ਸ਼ਲੋਕ ਮਹੱਲਾ ਪਹਿਲਾ ਵੇਲ ਪਿੰਜਾਇਆ ਕੱਤ ਬਣਾਇਆ ਕੱਟ ਕੁੱਟ ਕਰ ਖੁੰਬ ਚੜਾਇਆ ਵੇਲ ਕੇ ਵੇਲੀ ਮਤਲਬ ਆ ਵੇਲ ਕੇ ਪਹਿਲਾਂ ਜਿਹੜੀ ਕਪਾਸ ਸੀ ਉਹ ਬੇਲੀ ਬੜੇਵੇਂ ਅੱਡ ਕੀਤੇ ਤੇ ਰੂਹ ਹੀ ਅੱਡ ਕੀਤੀ ਫਿਰ ਰੂਹੀ ਪਿੰਜੀ ਪੰਜਾਇਆ ਪਿੰਜੇ ਕੋਲ ਲੈ ਗਏ ਉਹਨੂੰ ਪਿੰਜੇ ਕੇ ਦਿੱਤੀ ਉਹਨੇ ਫਿਰ ਉਹ ਉਹਦਾ ਕੱਟ ਕੇ ਉਹਦਾ ਸੂਤ ਬਣਿਆ ਸੱਤੇ ਨੂੰ ਸਾਰੇ ਕੱਟ ਕੇ ਚਰਖੇ ਨਾਲ ਤਾਂ ਕਿਤੇ ਜਾ ਕੇ ਬੁਣਿਆ ਕੱਪੜਾ ਬਣਾਇਆ ਪੁਰਸਕਾਰ ਖੁੰਬ ਚੜਾਇਆ ਉਹ ਜਦ ਉਹਦੇ ਤੋਂ ਖੱਡੀ ਤੋਂ ਕੱਟਿਆ ਨਾ ਖੱਡੀ ਤੋਂ ਵੀ ਉਹ ਉਹਦੇ ਨਾਲ ਹੁੰਦੇ ਨੇ ਧਾਗੇ ਹਾਂਜੀ ਫਿਰ ਖੁੰਬ ਚੜਾਉਂਦੇ ਨੇ ਇਹਨੂੰ ਦੁਬਾਰਾ ਧੋਂਦੇ ਨੇ ਉੱਥੇ ਹਾਂਜੀ ਲੋਹਾ ਵੱਡੇ ਦਰਜੀ ਪਾੜੇ ਸੂਈ ਧਾਗਾ ਸੀਵੇ ਜਿਹੜਾ ਲੋਹਾ ਕੈਚੀ ਨਾਲ ਵੱਡਿਆ ਜਾਂਦਾ ਤੇ ਦਰਜੀ ਫਿਰ ਥੋੜਾ ਜਿਹਾ ਟੱਕ ਲਾ ਕੇ ਫਿਰ ਪਾੜ ਦਿੰਦਾ ਹੁੰਦਾ ਸੂਈ ਧਾਗਾ ਸੀਵੇ ਸੂਈਆ ਧਾਗੇ ਨਾਲ ਫੇਰ ਸਿੰਤਾ ਜਾਂਦਾ ਕੱਪੜਾ ਪਰ ਉਹ ਕੱਪੜਾ ਤਾਂ ਫੇਰ ਵੀ ਸਿੰਤਾ ਜਾਂਦਾ ਕੱਟਿਆ ਹੋਇਆ ਪਰ ਉਹ ਡਿਜ਼ਾਈਨ ਹੋਰ ਕੁਝ ਬਣ ਜਾਂਦਾ ਉਹ ਫਿਰ ਉਹ ਕੱਪੜਾ ਨਹੀਂ ਰਹਿੰਦਾ ਜਾਂ ਉਹਨੂੰ ਫਿਰ ਕਮੀਜ਼ ਕਹਾਂਗੇ ਜਾਂ ਚੋਲਾ ਕਹਾਂਗੇ ਜਾਂ ਕਿਸ਼ਹਿਰਾ ਕਹਾਂਗੇ ਫਿਰ ਉਹ ਕੱਪੜਾ ਨਹੀਂ ਕਹਿੰਦੇ ਉਹਨੂੰ ਉਹਦਾ ਨਾਮ ਬਦਲ ਜਾਂਦਾ ਹਾਂਜੀ ਇਉਂ ਪਤ ਪਾਟੀ ਸਿਫਤੀ ਸੀਪੈ ਨਾਨਕ ਜੀਵਤ ਜੀਵੈ ਓਏ ਉਹਨੇ ਕਹਿੰਦਾ ਸੋਨੇ ਕੀ ਸੂਈ ਰੂਪੇ ਕਾ ਤਾਗਾ ਨਾਮੇ ਕਾ ਚਿਤ ਹਰਸੋਂ ਲਾਗਾ ਉਸੇ ਦੀ ਵਿਆਖਿਆ ਇੱਥੇ ਕੀਤੀ ਹੈ ਨਾਮਦੇਵ ਦਰਜੀ ਹੈ ਨਾ ਹਾਂਜੀ ਸੀਪਾ ਕਿਉਂ ਕਹਿੰਦੇ ਜਿਹੜੀ ਪਤੀ ਨਾਲੋਂ ਪਾਟੀ ਹੋਈ ਹੈ ਨਾ ਵਿਛੜੀ ਹੋਈ ਆਤਮਾ ਹੈ ਆਪਣੇ ਮੂਲ ਨਾਲ ਪਾਟੀ ਹੋਈ ਆਤਮਾ ਹੈ ਆਪਣੇ ਮੂਲ ਦੀ ਸਿਫਤ ਕਰ ਕਰਕੇ ਉਹਦੇ ਨਾਲ ਸਿਉਂਤੀ ਜਾਂਦੀ ਹੈ ਸੋਨੇ ਕੀ ਸੂਈ ਰੂਪੇ ਕਾ ਤਾਗਾ ਰੂਪਾ ਕਹਿੰਦੇ ਨੇ ਚਿੱਟਾ ਹੁੰਦਾ ਰੂਪਾ ਚਾਂਦੀ ਨੂੰ ਕਹਿੰਦੇ ਨੇ ਵੈਸੇ ਰੂਪਾ ਗਿਆਨ ਚਿੱਟਾ ਹੁੰਦਾ ਧਾਗਾ ਚਿੱਟਾ ਹੁੰਦਾ ਗਿਆਨ ਕਾ ਬੱਧਾ ਮੰਨ ਲੈ ਸੋਨੇ ਕੀ ਸੁਰਤ ਜਿਹੜੀ ਹੈਗੀ ਹੈ ਉਹ ਸੋਨੇ ਕੀ ਸੂਈ ਹੈ ਰੂਪੇ ਕਾ ਤਾਗਾ ਨਾਮੇ ਕਾ ਚਿੱਤ ਹਰਸੋਂ ਲੱਗਾ ਇਸ ਤਰੀਕੇ ਨਾਲ ਕਹਿੰਦੇ ਪਾਟੀ ਹੋਈ ਜਿਵੇਂ ਦਰਜੀ ਪਾੜ ਦਿੰਦਾ ਫਿਰ ਸੂਈ ਧਾਗਾ ਸਿਉਂ ਦਿੰਦਾ ਇਹ ਪਾਟੀ ਹੋਈ ਜਿਹੜੀ ਹੈ ਆਤਮਾ ਆਪਣੇ ਮੂਲ ਨਾਲ ਜੁੜ ਸਕਦੀ ਹੈ ਸਿੱਧੀ ਜਾ ਸਕਦੀ ਹੈ ਪ੍ਰਮਾਣ ਦਿੱਤਾ ਉਹ ਦੂਆ ਹਾਂਜੀ ਹੋਏ ਪੁਰਾਣਾ ਕੱਪੜ ਪੱਟ ਸੂਈ ਧਾਗਾ ਗੰਢੈ ਮਹਾਪਖ ਕਿਹ ਚੱਲੈ ਨਾਹੀ ਘੜੀ ਮੋਹਤ ਕਿਛ ਹੰਡੈ ਹੋਏ ਪੁਰਾਣਾ ਕਈ ਵਾਰ ਕਹਿੰਦੇ ਕੱਪੜਾ ਪੁਰਾਣਾ ਹੋ ਕੇ ਵੀ ਫਟ ਜਾਂਦਾ ਪੁਰਾਣਾ ਕਦ ਹੁੰਦਾ ਹੈ ਪੁਰਾਣਾ ਸੱਚ ਤਾਂ ਪੁਰਾਣਾ ਨਹੀਂ ਹੁੰਦਾ ਝੂਠੇ ਪੁਰਾਣਾ ਹੁੰਦਾ ਪੁਰਾਣਾ ਹੋ ਕੇ ਕੱਪੜਾ ਜਿਵੇਂ ਪਾੜ ਜਾਂਦਾ ਧੂਈ ਸੂਈ ਧਾਗਾ ਫੇਰ ਗੰਨ ਦਿੰਦਾ ਐਵੇਂ ਝੂਠੀਆਂ ਮੱਤਾਂ ਜਿਹੜੀਆਂ ਪਾੜ ਕੇ ਰੱਖਦੀਆਂ ਨੇ ਨਾ ਇੱਕ ਹੋਣ ਨਹੀਂ ਦਿੰਦੀਆਂ ਉਹ ਝੂਠੀਆਂ ਮੱਤਾਂ ਦਾ ਪਾੜਿਆ ਹੋਇਆ ਵੀ ਸੱਚ ਦੀ ਗੁਰਮਤ ਆਉਂਦੀ ਹੈ ਸੋਨੇ ਕੀ ਸੂਈ ਰੂਪੇ ਦਾ ਧਾਗਾ ਫੇਰ ਉਹ ਸੀਤਾ ਜਾਂਦਾ ਦੁਬਾਰਾ ਫੇਰ ਠੀਕ ਹੋ ਸਕਦਾ ਫਟਿਆ ਹੋਇਆ ਵੀ ਠੀਕ ਹੋ ਸਕਦਾ ਪੁਰਾਣਾ ਹੋ ਕੇ ਜਿਵੇਂ ਗੁਰੂ ਅਮਰਦਾਸ ਕੋ ਪੁਰਾਣੀ ਮੱਤ ਹੈ ਅਸਲ 'ਚ ਜਿਹੜੀ ਪੁਰਾਣੀ ਮਤ ਹੈ ਪੁਰਾਣੀ ਮਤ ਝੂਠੀ ਮਤ ਨੂੰ ਕਹਿੰਦੇ ਨੇ ਇਹਨਾਂ ਨੇ ਸਨਾਤਨ ਪੁਰਾਣੀ ਰੱਖ ਲਿਆ ਪੁਰਾਣਾ ਲਫ਼ਜ਼ ਆਇਆ ਝੂਠ ਵਾਸਤੇ ਗੁਰਮਤ ਵਿੱਚ ਗੁਰਮਤ ਵਾਸਤੇ ਚਿਰਾਣਾ ਲਫ਼ਜ਼ ਆਇਆ ਇੱਕੋ ਹੀ ਵਾਰ ਸ਼ਾਇਦ ਦੋ ਵਾਰ ਆਇਆ ਹੋ ਤੁਸੀਂ ਦੇਖ ਲਓ ਇੱਥੇ ਚਿਰਾਣਾ ਲਫ਼ਜ਼ ਆਇਆ ਚਿਰੰਕਾਲ ਆਦ ਕਾਲ ਤੋਂ ਲੈ ਕੇ ਜਿਹੜੀ ਮਤ ਹੈ ਉਹਨੂੰ ਚਿਰੰਕਾਲ ਕਹਿੰਦੇ ਨੇ ਜਦੋਂ ਤੋਂ ਸਮਾਂ ਸ਼ੁਰੂ ਹੋਇਆ ਉਦੋਂ ਤੋਂ ਇਹ ਮਤ ਹੈ ਚਿਰੰਕਾਲ ਇਹ ਦੇਹ ਸੰਜਰੀਆ ਜੋ ਸਾਡੀ ਦੇਹੀ ਅੰਦਰਲੀ ਜੋ ਉਹਦੇ ਚ ਅਸੀਂ ਇਕੱਠਾ ਕੀਤਾ ਗਿਆਨ ਜੋ ਸਾਡੇ ਕੋਲ ਬੁੱਧੀ ਹੈ ਇਹ ਉਦੋਂ ਤੋਂ ਹੀ ਇਕੱਠੀ ਕਰ ਰਹੇ ਹਾਂ ਜਦੋਂ ਤੋਂ ਸ੍ਰਿਸ਼ਟੀ ਸਾਜੀ ਹੈ ਹਾਂਜੀ ਠੀਕ ਹੈ ਜੀ ਚਿਰੰਕਾਲ ਆਉਂਦਾ ਹੈ ਜੀ ਮਿਲ ਜਗਦੀਸ਼ ਮਿਲਣ ਕੀ ਬਰੀਆ ਚਿਰੰਕਾਲੇ ਦੇ ਸੰਜਰੀਆ ਚਿਰੰਕਾਲ ਪਾਈ ਦੁਰਲਭ ਦੇ ਨਾਮ ਵੀ ਹੋਣੀ ਲਿਖੇ ਆਉਂਦਾ ਚਰਾਣਾ ਹਾਂਜੀ ਇੱਕੇ ਵਾਰ ਆਉਂਦਾ ਹਾਂ ਅਮਰ ਅਜੂਨੀ ਅਸਥਿਰ ਜਾਪੈ ਸਾਚਾ ਮਹਿਲ ਚਰਾਣਾ ਹਾਂ ਚਿਰਾਣਾ ਠੀਕ ਹੈ ਜੀ ਚਿਰਾਣਾ ਦਾ ਭਾਵ ਹੈ ਕਿ ਆਦ ਕਾਲ ਤੋਂ ਹੈ ਜੀ ਚਿਰਨ ਕਾਲ ਤੋਂ ਆਦ ਕਾਲ ਤੋਂ ਸਨਾਤਨ ਇਹਨਾਂ ਨੇ ਨਹੀਂ ਰੱਖਿਆ ਨੋ ਸਨਾਤਨ ਨੋ ਰੱਖਿਆ ਬ੍ਰਹਮ ਗਿਆਨੀਆਂ ਨੇ ਇਹਦਾ ਮਤ ਦਾ ਸਨਾਤਨ ਦਾ ਮਤਲਬ ਸਨਾ ਕਹਿੰਦੇ ਨੇ ਜਿਹੜਾ ਰੰਗ ਹੈ ਨਾ ਆਰਟੀਫੀਸ਼ੀਅਲ ਜਿਵੇਂ ਹੱਥ ਤੇ ਮਹਿੰਦੀ ਦਾ ਰੰਗ ਚੜ ਜਾਂਦਾ ਜਿਹਨੂੰ ਮਾਇਆ ਦਾ ਰੰਗ ਚੜਿਆ ਹੋਇਆ ਹੈ ਲੋਭ ਦਾ ਰੰਗ ਚੜਿਆ ਹੋਇਆ ਉਹ ਸਨਾਤਨ ਹੈ ਸਨਾਤਨ ਦੇ ਜਿਹਦੀ ਦੇ ਲਿਪਤ ਹੈ ਮਾਇਆ ਦੇ ਵਿੱਚ ਜਿਹੜਾ ਸੱਚ ਝੂਠ 'ਚ ਲਿਪਤਾ ਹੈ ਜਿਵੇਂ ਉਹ ਕਹਿੰਦੇ ਨੇ ਵੀ ਇਹਨੂੰ ਕਸੂਰੀ ਨੂੰ ਜੇ ਹਿੰਗ ਨਾਲ ਹਿੰਦ ਚਾਰ ਦਈਏ ਰਹਿ ਜੋ ਬੇੜੀ ਹਿੰਗ ਦੀ ਗਈ ਕਸੂਰੀ ਗੰਧ ਕਸੂਰੀ ਦੀ ਖੁਸ਼ਬੂ ਜਿਹੜੀ ਹੈ ਖਤਮ ਹੋ ਜਾਂਦੀ ਹੈ ਜੇ ਉਹਦੇ ਤੇ ਹਿੰਦ ਚੜਾ ਦਈਏ ਹਿੰਗ ਨਾਲ ਉਹਨੂੰ ਵੇੜ ਲਪੇਟ ਦਈਏ ਹਿੰਗ ਦੀ ਸਮੈਲ ਆਊਗੀ ਕਸੂਰੀ ਦੀ ਨਹੀਂ ਆਉਂਦੀ ਹੁਣ ਮਾਇਆ ਨਾਲ ਲਿਪਤ ਹੋਣ ਕਰਕੇ ਸੱਚ ਝੂਠ ਨਾਲ ਲਿਪਟਾਉਣ ਕਰਕੇ ਝੂਠ ਦੀ ਉਹ ਆਵਾਜ਼ ਆਉਂਦੀ ਹੈ ਸੱਚ ਤਾਂ ਥੱਲੇ ਰਹਿ ਗਿਆ ਹਾਂਜੀ ਮਹਾ ਪੱਖ ਕਿਹ ਚੱਲੇ ਨਾਹੀ ਘੜੀ ਮੋਹਤ ਕਿਛ ਹੰਡ ਹਾਂ ਮਾਉ ਪੱਖ ਕਿਹ ਚੱਲੇ ਨਾਹੀ ਕਹਿੰਦੇ ਉਹ ਜਿਹੜਾ ਪੁਰਾਣਾ ਕੱਪੜਾ ਸਿਉਂਤਾ ਲੈਂਦੇ ਨੇ ਬਹੁਤੇ ਮਹੀਨੇ ਨਹੀਂ ਚੱਲਦਾ ਪੱਖ ਹੁੰਦਾ ਮਹੀਨੇ ਦਾ ਅੱਧਾ ਹਿੱਸਾ ਮਾਉ ਹੁੰਦਾ ਮਹੀਨਾ ਪੂਰਾ ਪੱਖ ਦੋ ਹੁੰਦੇ ਨੇ ਨਾ ਹਨੇਰਾ ਪੱਖ ਚਾਨਣ ਪੱਖ ਸ਼ੁਕਲ ਪੱਖ ਔਰ ਕ੍ਰਿਸ਼ਨ ਪੱਖ ਕਹਿੰਦੇ ਬਹੁਤੇ ਦਿਨ ਨਹੀਂ ਚੱਲਦਾ ਉਹ ਭਾਵੇਂ ਆਪਾਂ ਸੁਣ ਲੈਣੀ ਆ ਕੱਪੜੇ ਨੂੰ ਹਾਂ ਥੋੜਾ ਬਹੁਤਾ ਚਿਰ ਕਿ ਉਹ ਚੱਲੇ ਨਹੀਂ ਬਹੁਤ ਕਿ ਝੰਡਾ ਕੋਈ ਥੋੜੇ ਬਹੁਤੇ ਦਿਨ ਕੱਢ ਜਾਂਦਾ ਉਹ ਕੱਪੜਾ ਹਾਂਜੀ ਸੱਚ ਪੁਰਾਣਾ ਹੋਵੇ ਨਹੀਂ ਸੀਤਾ ਕਦੇ ਨਾ ਪੱਟ ਹਾਂ ਆ ਦੇਖ ਲਓ ਆ ਇੱਕੋ ਹੀ ਵਾਰ ਆਇਆ ਹੋਇਆ ਹੈ ਸੱਚ ਕਹਿੰਦੇ ਪੁਰਾਣਾ ਹੁੰਦਾ ਹੀ ਨਹੀਂ ਸੱਚ ਪੁਰਾਣਾ ਹੋਵੇ ਨਹੀਂ ਸੱਚ ਨਹੀਂ ਪੁਰਾਣਾ ਕਦੇ ਵੀ ਹੁੰਦਾ ਇਸ ਕਰਕੇ ਸਨਾਤਨ ਮਤ ਸੱਚ ਸੱਚੀ ਮਤ ਨਹੀਂ ਹੈ ਝੂਠੀ ਮਤ ਹੈ ਸੱਚ ਦਾ ਪੁਰਾਣਾ ਹੁੰਦਾ ਹੀ ਨਹੀਂ ਸੱਚ ਚਿਰਾਣਾ ਹੈ ਪੁਰਾਣਾ ਨਹੀਂ ਹੈ ਹੋਵੇ ਨਹੀਂ ਸੀਤਾ ਕਦੇ ਨਾ ਪਾਟਾ ਜੇ ਇਹਨੂੰ ਸਿਉਂਦੀਏ ਸੱਚ ਨੂੰ ਜੇ ਚਿੱਤਰ ਮਨ ਨੂੰ ਜੋੜ ਦਈਏ ਫਿਰ ਨਹੀਂ ਫੜਦਾ ਸੀਤਾ ਜੇ ਸੀਤਾ ਜਾਵੇ ਫਿਰ ਨਹੀਂ ਫੜਦਾ ਇਹ ਮਾਨਰ ਚਿੱਤ ਵਾਸਤੇ ਕਿਹਾ ਹੋਇਆ ਜੀ ਜੇ ਵਾਕਈ ਇਹ ਸੋਨੇ ਦੀ ਸੂਈ ਰੂਪੇ ਕੇ ਧਾਗੇ ਨਾਲ ਸੁਣਤੇ ਜਾਣ ਜਿਵੇਂ ਨਾਮਦੇਵ ਕਹਿੰਦਾ ਕਹਿੰਦਾ ਮੈਂ ਕਪੜਾ ਨਹੀਂ ਸਿਉ ਰਿਹਾ ਤੁਹਾਨੂੰ ਲੱਗਦਾ ਇਹ ਉਹ ਸਰੀਰ ਕਰਕੇ ਕਪੜਾ ਸਿਉਂਦਾ ਮੈਂ ਮੈਂ ਕੀ ਸਿਉ ਰਿਹਾ ਸੋਨੇ ਦੀ ਸੂਈ ਰੂਪੇ ਕਾ ਤਾਗਾ ਨਾਮੇ ਦਾ ਕਾ ਚਿਤ ਹਰ ਸਿਉ ਲਾਗਾ ਮੈਂ ਤਾਂ ਹਰ ਨਾਲ ਆਪਣਾ ਚਿੱਤ ਨੂੰ ਸਿਉ ਰਿਹਾ ਇਹ ਹੱਥ ਪੈਰ ਜਿਹੜੇ ਨੇ ਹੱਥ ਪੈਰ ਕਰ ਕੰਮ ਸਭ ਚੀਤ ਨਿਰੰਜਨ ਨਾਲ ਕਬੀਰ ਨੇ ਜਿਹੜੀ ਗੱਲ ਕਹੀ ਸੀ ਨਾਮਦੇਵ ਨੇ ਉਹਦੀ ਮਿਸਾਲ ਦਿੱਤੀ ਹੈ ਹਾਂਜੀ ਨਾਨਕ ਸਾਹਿਬ ਸੱਚੋ ਸੱਚਾ ਤਿਚਰ ਜਾਪੀ ਜਾਪੈ ਸਾਹਿਬ ਦਾ ਸੱਚੋ ਸੱਚਾ ਸੱਚੋ ਸੱਚਾ ਉੱਥੇ ਤਾਂ ਝੂਠਾ ਹੀ ਨਹੀਂ ਤੇ ਸੱਚੋ ਹੀ ਸੱਚ ਨਿਬੜੇ ਚੁਣ ਵਖ ਕੱਢੇ ਜਜਮਾ ਲਿਆ ਫਾਉ ਨਾ ਪਾਇਨ ਕੂੜਿਆਰ ਮੂੰ ਕਾਲੇ ਦੋਜ ਚਾਲਿਆ ਵੇ ਧਰਮ ਬਹਾਲਿਆ ਤੇ ਉਹਦੇ ਨਾਲ ਜੇ ਕੋਈ ਸੀਤਾ ਜਾਵੇ ਫਟੇ ਨਹੀਂ ਸਕਦਾ ਫਿਰ ਅਸਲ 'ਚ ਉਹਦੇ ਨੇੜੇ ਨਹੀਂ ਜਾਣ ਨੂੰ ਤਿਆਰ ਸੱਚ ਦੇ ਮਨ ਨੇੜੇ ਜਾਣ ਨੂੰ ਤਿਆਰ ਨਹੀਂ ਸੱਚ ਨੂੰ ਮੰਨਣ ਨੂੰ ਨਹੀਂ ਤਿਆਰ ਕੋਈ ਗੁਰਬਾਣੀ ਜੇ ਕੋ ਮੰਨ ਲਵੇ ਸੱਚ ਮੰਨਿਆ ਗਿਆ ਗੁਰਮਤ ਸੱਚੇ ਮਨਉਂਦੀ ਆਲ ਸੱਚੇ ਜੁਗਾਦ ਸੱਚ ਸੱਚ ਤੇ ਸ਼ੁਰੂ ਹੋਈ ਹੈ ਗੱਲ ਹਾਂਜੀ ਤਿਚਰ ਜਾਪੀ ਜਾਪੈ ਫਿਰ ਉਹ ਉਹਦਾ ਵਜੂਦ ਖਤਮ ਨਹੀਂ ਕਦੇ ਵੀ ਹੁੰਦਾ ਉਹ ਹਮੇਸ਼ਾ ਲਈ ਸਲਾਮਤ ਹੋਏ ਤੂੰ ਸਦਾ ਸਲਾਮਤ ਨਿਰੰਕਾਰ ਸਦਾ ਹੀ ਜਾਪਦਾ ਹੋ ਸਦਾ ਕਾਇਮ ਹੈ ਹੋ ਕਾਇਮ ਦائم ਸਦਾ ਪਾਤਸ਼ਾਹੀ ਉਹਦੀ ਪਾਤਸ਼ਾਹੀ ਸਦਾ ਕਾਇਮ ਦائم ਰਹਿੰਦੀ ਹੈ ਜਾਪੀ ਜਾਪਦਾ ਜਾਪਦਾ ਉਹਦਾ ਵਜੂਦ ਬਣਿਆ ਰਹਿੰਦਾ ਹਾਂਜੀ ਅੱਛਾ ਜਾਪੀ ਜਾਪੇ ਤੋਂ ਇਹੀ ਭਾਵ ਬਣਦਾ ਜਾਪਣਾ ਹੁੰਦਾ ਬਲੂਮ ਹੋਣਾ ਦਿਖਣਾ ਉਹਦੇ ਵਜੂਦ ਦਾ ਅਹਿਸਾਸ ਹੋਣਾ ਜਿਵੇਂ ਕੌਣ ਕਹੇ ਸਤਗੁਰ ਮੋਇਓ ਭਟ ਕਹਿੰਦੇ ਨੇ ਸਤਗੁਰ ਉਹਨਾਂ ਨੂੰ ਦੀਨਾ ਨਾ ਵੀ ਮਰਦਾ ਨਹੀਂ ਨਾ ਜਾਪਦਾ ਉਹਨਾਂ ਨੂੰ ਜਾਪਣ ਦਾ ਮਤਲਬ ਇਹ ਹੁੰਦਾ ਜੋ ਅਸੀਂ ਜਪਦੇ ਆ ਨਾ ਜਪ ਦੇ ਵਿੱਚੋਂ ਜਾਪ ਕੁਝ ਸਾਨੂੰ ਦਿਖਿਆ ਦਰਸ਼ਨ ਹੋਇਆ ਤੇ ਚਲੋ ਫਿਰ ਹਮੇਸ਼ਾ ਲਈ ਉਹ ਕਾਇਮ ਹੈ ਉਹ ਦੇਖਦਾ ਸੁਣਦਾ ਸਭ ਕੁਝ ਜਾਪਦਾ ਉਹਨੂੰ ਜੇ ਸੁਣਤਾ ਜਾਵੇ ਇੱਕ ਹੋ ਜਵੇ ਇਹ ਫੇਰ ਵੀ ਇਹ ਫੜਦਾ ਨਹੀਂ ਹੈਗਾ ਹੈ ਭਾਵੇਂ ਉੱਗੇ ਭਾਵੇਂ ਨਾ ਉੱਗੇ ਜ਼ਰੂਰੀ ਨਹੀਂ ਹੈਗਾ ਜਿਹੜੇ ਸਤ ਸੰਤੋਖ ਦੇ ਨਾਲ ਵੀ ਸਰੀਰ ਛੱਡ ਜਾਂਦੇ ਨੇ ਰਹਿੰਦੇ ਉਹ ਵੀ ਉੱਥੇ ਹੀ ਨੇ ਦੇਵ ਲੋਕ ਤੇ ਉਹ ਆਪਣੀ ਮਰਜ਼ੀ ਨਾਲ ਜਨਮ ਲੈਂਦੇ ਨੇ ਫਿਰ ਲੈਣ ਜਾਏ ਨਾ ਲੈਣ ਉਹਨਾਂ ਨੂੰ ਸੋ ਕਿ ਕੋਈ ਹੀ ਹੁੰਦਾ ਕੋਈ ਫਰਕ ਨਹੀਂ ਹੁੰਦਾ ਦਸਮ ਪਾਸ਼ਾ ਉਸੇ ਪੋਜੀਸ਼ਨ ਦੇ ਵਿੱਚ ਸੀ ਜਦ ਕਹਿੰਦੇ ਤੇ ਚਿਤਨਾ ਪਿਆ ਹਮਰੋ ਆਪਣ ਕਾ ਬੀਜ ਐ ਪਰ ਅਜੋਗੇ ਨਹੀਂ ਹੈ ਜੀ ਉਗਣਾ ਫਿਰ ਵਿਰਛ ਹੋ ਜਾਣਾ ਉੱਥੋਂ ਤਾਂ ਫਿਰ ਬਹੁਤ ਕੁਝ ਪੈਦਾ ਹੁੰਦਾ ਨਾ ਫਿਰ ਗਿਆਨ ਫਲ ਲੱਗਦਾ ਉਹ ਗਿਆਨ ਫਲ ਸੰਸਾਰ ਨੂੰ ਨਹੀਂ ਦਿੰਦੇ ਉਹਨਾਂ ਕੋਲ ਤਾਂ ਪੂਰਾ ਹੀ ਹੁੰਦਾ ਸੰਸਾਰ ਨੂੰ ਨਹੀਂ ਦੱਸ ਸਕਦੇ ਇਹ ਗੁੰਗੇ ਨੇ ਗੁੜ ਖਾ ਲਿਆ ਉਹ ਗੁੰਗੇ ਦੇ ਗੁੜ ਖਾਣ ਵਾਲੀ ਗੱਲ ਆ ਬਸ ਪੁੱਛੇ ਤਾਂ ਕਿਆ ਦੂਜੇ ਵੀ ਕਿਹੜਾ ਦੱਸ ਸਕਦੇ ਨੇ ਜਿਹੜਾ ਦੱਸਿਆ ਬੁੱਝਣ ਵਾਲੀ ਗੱਲ ਤਾਂ ਫੇਰ ਵੀ ਉੱਥੇ ਖੜੀ ਹੈ ਸਭ ਨੂੰ ਦੱਸ ਵੀ ਦਿੱਤਾ ਪੁੱਛਣ ਵਾਲੀ ਗੱਲ ਫੇਰ ਉੱਥੇ ਖੜੀ ਹੈ ਠੀਕ ਹੈ ਜੀ ਹਾਂਜੀ ਮਹੱਲਾ ਪਹਿਲਾ ਸੱਚ ਕੀ ਕਾਤੀ ਸੱਚ ਸਭ ਸਾਰ ਘਾੜਤ ਤਿਸ ਕੀ ਅਪਰ ਅਪਾਰ ਸੱਚ ਕੀ ਕਾਤੀ ਦੋ ਕਿਸਮ ਦੀਆਂ ਤਲਵਾਰਾਂ ਨੇ ਕਾਤੀ ਹੁੰਦੀ ਹੈ ਤਲਵਾਰ ਇੱਕ ਸੱਚ ਕੀ ਕਾਤੀ ਹੈ ਗੁਰਮਤ ਹੈ ਗਿਆਨ ਗਿਆ ਗਿਆਨ ਗਿਆ ਮਨ ਸੁਲੂਜ ਇਹ ਸੱਚ ਕੀ ਕਾਤੀ ਹੈ ਇਸੇ ਨੂੰ ਚੰਡੀ ਕਿਹਾ ਹੋਇਆ ਇਹੀ ਗੁਰਮੁਖੀ ਆ ਕਿਹਨੂੰ ਸਿਆਰੀ ਆ ਗੁਰਮੁਖੀ ਲਫ਼ਜ਼ਾ ਗੁਰਮੁਖ ਨਹੀਂ ਹੈਗਾ ਗੁਰਮੁਖੀ ਕੋ ਵਾਰ ਆਇਆ ਹੈ ਸਾਰੇ ਗੁਰੂ ਗ੍ਰੰਥ ਸਾਹਿਬ ਤੇ ਕਿਆ ਦੋ ਵਾਰ ਗੁਰਮੁਖੀ ਉਹ ਲਫ਼ਜ਼ ਆਉਂਦਾ ਸਤਰੀਲਿੰਗ ਵਰਤਿਆ ਜਾਂਦਾ ਫਿਰ ਇੱਕ ਸਟੇਜ ਤੋਂ ਬਾਅਦ ਅਲਫ ਸੁਖ ਛਾੜ ਪਰਮ ਸੁਖ ਪਾਵਾ ਇਹ ਤਰੀਆ ਉਹ ਕੰਤ ਕਹਾਵਾ ਫਿਰ ਗੁਰਮੁਖੀ ਲਫ਼ਜ਼ੇ ਵਰਤਿਆ ਜਾਊਗਾ ਸੱਚ ਕੀ ਕਾਤੀ ਉਹ ਵਰਤਿਆ ਜਾਊਗਾ ਜਿਉਂ ਤੂੰ ਚਲਾਏ ਤੇ ਮੈਂ ਚੱਲਾਂ ਸੁਆਮੀ ਸੱਚ ਕੀ ਕਾਤੀ ਉਹ ਹੱਥ ਪਰਮੇਸ਼ਰ ਦੇ ਵਿੱਚ ਹੈ ਉਹ ਪਰਮੇਸ਼ਰ ਦਾ ਹੱਥ ਕੀ ਹੁਕਮ ਕਾਲ ਕਲਮ ਹੁਕਮ ਹੱਥ ਕਹੋ ਕੌਣ ਮੇੜ ਸਕਾ ਹੁਕਮ ਦੇ ਵਿੱਚ ਹੈ ਜਿਹੜਾ ਸੱਚ ਕੀ ਕਾਤੀ ਗੁਰਮੁਖ ਉਹ ਚਲਾਉਂਦਾ ਤਾਂ ਵਰਤਦਾ ਤਾਂ ਉਹ ਆਪ ਹੈ ਪਰਮੇਸ਼ਰ ਉਹਨੂੰ ਜਿਵੇਂ ਚਲਾਉਂਦਾ ਉਹ ਚਲਦੀ ਆ ਤਲਵਾਰ ਤਲਵਾਰ ਜਿਹਦੇ ਹੱਥ 'ਚ ਹੈ ਉਹ ਹੀ ਚਲਾਊਗਾ ਸੱਚ ਕੀ ਕਾਤੀ ਸੱਚ ਸਭ ਸਾਰ ਜਿਹੜੀ ਸੱਚ ਕੀ ਕਾਤੀ ਹੁੰਦੀ ਹੈ ਉਹਨੂੰ ਜੋ ਸਾਲ ਲੱਗਿਆ ਹੋਇਆ ਹੈ ਸੱਚ ਸਾਰ ਹੁੰਦਾ ਉਹਦਾ ਜਿਵੇਂ ਲੋਹੇ ਦੀ ਤਲਵਾਰ ਤੇ ਲੋਹਾ ਹੀ ਲੱਗਿਆ ਹੁੰਦਾ ਸਾਰਾ ਸੱਚ ਕੀ ਕਾਤੀ ਟੋਟਲ ਸੱਚ ਦੀ ਬਣੀ ਹੋਈ ਹੁੰਦੀ ਹੈ ਉਹ 'ਚ ਮਾਇਆ ਹੁੰਦੀ ਹੋਈ ਨਹੀਂ ਤੇ ਇੱਕ ਕਲਕਾਤੀ ਹੈ ਦੂਸਰੀ ਕਲਕਾਤੀ ਰਾਜੇ ਕਾ ਸਾਈ ਜੋ ਪਰਮੇਸ਼ਰ ਦਾ ਹੁਕਮ ਹੈ ਉਹ ਸੱਚ ਦੀ ਕਰਤੀ ਹੈ ਜੋ ਸਾਡਾ ਮਨ ਭਾਉਂਦਾ ਹੁਕਮ ਹੈ ਉਹ ਕਲਕਾਤੀ ਹੈ ਸਾਡੀ ਕਲਪਨਾ ਕਲਕਾਤੀ ਰਾਜੇ ਕਸਾਈ ਕਸਾਈ ਬਣਾ ਕਰਦੀ ਹੈ ਕਲਕਾਤੀ ਪਾਪ ਕਰਦੀ ਹੈ ਮਨ ਮਰਤਾ ਹੈ ਠੀਕ ਹੈ ਜੀ ਤਲਵਾਰਾਂ ਨੇ ਦੋਏ ਤਲਵਾਰਾਂ ਨੇ ਸੰਸਾਰ ਦੇ ਵਿੱਚ ਦੋਏ ਆਪਾ ਵਿਰੋਧੀ ਨੇ ਦੋਏ ਤਲਵਾਰਾਂ ਨੇ ਦੋਹਾਂ ਦਾ ਝਗੜਾ ਰਹਿੰਦਾ ਮਨ ਕੋ ਆਪਣੀ ਮਰਜ਼ੀ ਹੈ ਉਧਰ ਪਰਮੇਸ਼ਰ ਦੀ ਮਰਜ਼ੀ ਹੈ ਪਰਮੇਸ਼ਰ ਦੀ ਮਰਜ਼ੀ ਸੱਚ ਕੀ ਕਰਤੀ ਹੈ ਮਨ ਦੀ ਮਰਜ਼ੀ ਕਲ ਕਰਤੀ ਹੈ ਦੋਹਾਂ ਦਾ ਟਕਰਾਅ ਹੈ ਕਰਤੀ ਨੂੰ ਤਿਆਗ ਕੇ ਮਨ ਸਰੈਂਡਰ ਹੋ ਜਵੇ ਬਸ ਫਿਰ ਝਗੜਾ ਖਤਮ ਫਿਰ ਮੁਕਤਾ ਹੈ ਜੀਵਨ ਮੁਕਤਾ ਠੀਕ ਹੈ ਜੀ ਘਾੜਤ ਤਿਸ ਕੀ ਅਪਰ ਅਪਾਰ ਘਾੜਤ ਕੈਸੀ ਹੈ ਕੀ ਕਰਦੀ ਹੈ ਉਹ ਅਪਰ ਅਪਾਰ ਘਾੜਤ ਕਰਦੀ ਹੈ ਕੀ ਘਾੜਤ ਕਰਦੀ ਹੈ ਸੱਚੀ ਕੀ ਕਰਤੀ ਇੱਥੇ ਘੜੀਆ ਸੁਰਤ ਮਤ ਮਨ ਬੁੱਧ ਇਹ ਕਰਦੀ ਹੈ ਹੁਣ ਸੰਸਾਰ ਦੇ ਵਿੱਚ ਸੁਰਤ ਘੜ ਕੇ ਦਿਖਾਓ ਕਾਹਦੇ ਨਾਲ ਘੜੋਗੇ ਕਿਹੜਾ ਹਥਿਆਰ ਹੈ ਸਾਡੇ ਕੋਲ ਇਹ ਕਰਾਮਾਤੀ ਤਲਵਾਰ ਹੈ ਸੁਰਤ ਮਤ ਮਨ ਬੁੱਧ ਨੂੰ ਕਰਨ ਵਾਲੀ ਹੈ ਇਹਦੀ ਘਾੜਤ ਇਹ ਹੈ ਹਾਂਜੀ ਸ਼ਬਦੇ ਸਾਣ ਰਖਾਈ ਲਾਏ ਗੁਣ ਕੀ ਥੇਕੈ ਵਿੱਚ ਸਮਾਏ ਸ਼ਬਦੇ ਸਾਣ ਰਖਾਈ ਲਾਏ ਸ਼ਬਦ ਦੀ ਸਾਣ ਤੇ ਲਾ ਕੇ ਪੂਰੀ ਧਾਰ ਕਰਕੇ ਕਾਨੇ ਰੱਖੀ ਹੈ ਹੁਣ ਗਿਆਨ ਵਿੱਚ ਕਿੱਥੇ ਗਿਆਨ ਕੀ ਹੈ ਗੁਣ ਕੀ ਥੇਕਾ ਹੈ ਜਿੱਥੇ ਗੁਣੇ ਗੁਣ ਨੇ ਹਿਰਦੇ 'ਚ ਉੱਥੇ ਰਹਿੰਦੀ ਹੈ ਉਹ ਗਣ ਦਾ ਪੱਥਰ ਨੇ ਉਹਦੇ ਨਾਲ ਤਾਂ ਇਹ ਧਾਰ ਮਰ ਜਾਂਦੀ ਹੈ ਸੱਚ ਦੀ ਕਾਤੀ ਨਹੀਂ ਰਹਿ ਸਕਦੀ ਉੱਥੇ ਜਿੱਥੇ ਉਹ ਗਣ ਹੋਣ ਜਿਹੜੇ ਹਿਰਦੇ 'ਚ ਗੁਣ ਹੋਣ ਉੱਥੇ ਹੀ ਸੱਚ ਦੀ ਸਾਥੀ ਸਮਾਉਂਦੀ ਹੈ ਜਾ ਕੇ ਹਾਂਜੀ ਤਿਸ ਦਾ ਕੁੱਠਾ ਹੋਵੇ ਸ਼ੇਖ ਲੋਹੂ ਲੱਭ ਨਿਕੱਥਾ ਵੇਖ ਕਿਸੇ ਸ਼ੇਖ ਨਾਲ ਗੱਲ ਕਰ ਰਹੇ ਨੇ ਇਹ ਸ਼ੇਖ ਤੂੰ ਹਲਾਲ ਕਰ ਰਹੇ ਹੈ ਛੁਰੀ ਨਾਲ ਬੱਕਰੇ ਔਰ ਉਹ ਜਾਨਵਰ ਤੂੰ ਆਪਣਾ ਮਨ ਉਹਦੇ ਨਾਲ ਹਲਾਲ ਕਰਨਾ ਸੱਚ ਦੀ ਸਾਥੀ ਨਾਲ ਇਸ ਦਾ ਕੁੱਠਾ ਹੋਵੇ ਸ਼ੇਖ ਇਹ ਸ਼ੇਖ ਉਹਦੇ ਨਾਲ ਕੁੱਠਾ ਹੋਵੇ ਤੂੰ ਆਪ ਉਹਦੇ ਨਾਲ ਮਨ ਤੇਰਾ ਆਪ ਹਲਾਲ ਹੋਵੇ ਹਰਾਮ ਛੱਡ ਦੇਵੇ ਹਰਾਮ ਖਾਣਾ ਛੱਡ ਦੇਵੇ ਸੰਤੋਖ ਸਬਰ ਕਰੇ ਆਪਣਾ ਜੋ ਪਰਮੇਸ਼ਰ ਦਿੰਦਾ ਉਹਦੇ ਤੇ ਸਬਰ ਕਰੇ ਇਸ ਦਾ ਕੁੱਠਾ ਹੋਵੇ ਸੇਖ ਲੋਹੂ ਲਬਨ ਕਥਾ ਦੇਖ ਲੋਭ ਰਤ ਤੇਰੇ ਚੋਂ ਆਪੇ ਹੀ ਨਿਕਲ ਜੂ ਸਾਰੀ ਲੋਭ ਅੰਦਰੋਂ ਰਹਿਣਾ ਹੀ ਨਹੀਂ ਲੋਭ ਰਤ ਹੈ ਫਿਰ ਦੇਖ ਲੋਭ ਰਤ ਨਿਕਲਦੀ ਹੈ ਕਿ ਨਹੀਂ ਨਿਕਲਦੀ ਤੇਰੇ ਚੋਂ ਇਹ ਰੱਤੇ ਕਰ ਹਲਾਲ ਕਰਦੇ ਨੇ ਸਾਰੀ ਰਤ ਵਗ ਜਾਂਦੀ ਹੈ ਤੇ ਤੂੰ ਆਪ ਸੱਚ ਦੀ ਕਾਤੀ ਨਾਲ ਆਪਣੇ ਮਨ ਨੂੰ ਹਲਾਲ ਕਰ ਤੇ ਲੋਭ ਰਤ ਤੇਰੇ ਚੋਂ ਨਿਕਲ ਜੂ ਸਾਰੀ ਲੋ ਲੱਭਣ ਕੱਤਾ ਦੇਖ ਦੇਖ ਫਿਰ ਨਿਕਲਦਾ ਕਿ ਨਹੀਂ ਨਿਕਲਦਾ ਕਰਕੇ ਦੇਖ ਤਜਰਬਾ ਤਿਸ ਦਾ ਕੁੱਠਾ ਹੋਵੇਂ ਸ਼ੇਖ ਲੋਹੂ ਲੱਭ ਨਿਕੱਥਾ ਵੇਖ ਇਸ ਤਰ੍ਹਾਂ ਦਾ ਇੱਕ ਸ਼ਲੋਕ ਸ਼ੇਖ ਫਰੀਜੀ ਦਾ ਵੀ ਹੈ ਹਾਂਜੀ ਰਤੀ ਰਤ ਨਾ ਨਿਕਲੇ ਜੇ ਤਨ ਚੀਰੇ ਕੋਈ ਹਾਂ ਗੁਰੂ ਅਮਰਦਾਸ ਜੀ ਨੇ ਕਿਹਾ ਨਾ ਇਹ ਤਨ ਸਭੋ ਰਤ ਹੈ ਉਹਨਾਂ ਨੇ ਰਤ ਦੀ ਅਸਲ ਦੇ ਵਿੱਚ ਉੱਥੇ ਰਤ ਨੂੰ ਡਿਫਾਈਨ ਨਹੀਂ ਕੀਤਾ ਠੀਕ ਆ ਇੱਥੇ ਰਤ ਡਿਫਾਈਨ ਕੀਤਾ ਜਿਹੜਾ ਲੋਭ ਰਤ ਵਿੱਚੋਂ ਜਾਏ ਅੰਦਰਲੇ ਸਰੀਰ ਦੇ ਵਿੱਚ ਜਿਹੜਾ ਹੈ ਨਾ ਸੂਖਮ ਸਰੀਰ ਦਾ ਜਿਹੜਾ ਰਤ ਹੈ ਉਹ ਲੋਭ ਨੂੰ ਕਹਿੰਦੇ ਨੇ ਬਾਹਰਲੇ ਸਰੀਰ ਤਾਂ ਸਾਰਾ ਬਣਿਆ ਇਹ ਤਨ ਸਭੋ ਰਤ ਹੈ ਜਿਹੜਾ ਬਾਹਰਲਾ ਸਰੀਰ ਹੈ ਤਾਂ ਬਣਿਆ ਹੀ ਰਤ ਤੋਂ ਹੈ ਇਹ ਤਨ ਸਭੋ ਰਤ ਹੈ ਰਤ ਬਿਨ ਤਨ ਨਾ ਹੋਏ ਠੀਕ ਹੈ ਜੀ ਉੱਥੇ ਵੀ ਤੀਸਰੇ ਪਾਸ਼ਾ ਨੇ ਵਿਆਖਿਆ ਕੀਤੀ ਹਾਂਜੀ ਕਿ ਜੋ ਰਤ ਹੈ ਉਹ ਲੋਭ ਰਤ ਹੈ ਇਸ ਦਾ ਭਾਵ ਇਹ ਵੀ ਬਣਦਾ ਹੈ ਕਿ ਗੁਰੂ ਨਾਨਕ ਸਾਹਿਬ ਫਰੀਦ ਸਾਹਿਬ ਨੂੰ ਮਿਲੇ ਹੋਣਗੇ ਤੇ ਆਹ ਵਾਲੀ ਗੱਲ ਉਹਨਾਂ ਨਾਲ ਵੀ ਕਿਸੇ ਨਾ ਕਿਸੇ ਜਦ ਗੁਰੂ ਨਾਨਕ ਦੇਵ ਜੀ ਗਏ ਨੇ ਫਰੀਦ ਉਹ ਤਾਂ ਬੱਚਾ ਹੋ ਸਕਦਾ ਹੋਵੇ ਥੋੜੀ ਉਮਰ ਦਾ ਉਹ ਗੱਲ ਜ਼ਰੂਰ ਗੁਰੂ ਨਾਨਕ ਤੋਂ ਸੁਣੀ ਹੈ ਠੀਕ ਹੈ ਜੀ ਬਾਅਦ ਉਹ ਨਿਕਲ ਗਿਆ ਉਸ ਮਤ ਨੂੰ ਛੱਡ ਗਿਆ ਇੱਧਰ ਆ ਗਿਆ ਤੇ ਫਿਰ ਵੀ ਪੂਰੀ ਗੱਲ ਉਹਨੂੰ ਪੰਜਾਬ ਚ ਆ ਕੇ ਸਮਝ ਆਈ ਉੱਥੇ ਪੂਰੀ ਗੱਲ ਹੈ ਨਹੀਂ ਸੀ ਇੱਥੇ ਆ ਕੇ ਲਿਖਿਆ ਜੋ ਕੁਝ ਲਿਖਿਆ ਉਹਨੇ ਫਰੀਦਕੋਟ ਉਹਦੇ ਨਾਂ ਤੇ ਹੀ ਹੈ ਨਾ ਹਾਂਜੀ ਹੋਏ ਹਲਾਲ ਲੱਗੇ ਹੱਕ ਜਾਏ ਨਾਨਕ ਦਰ ਬਾਜ਼ਾਰ ਸਮਾਏ ਹਾਂ ਕਹਿੰਦੇ ਜੇ ਤੂੰ ਇਸ ਤਰੀਕੇ ਨਾਲ ਹਲਾਲ ਹੋ ਕੇ ਆਕਰ ਸੱਚ ਦੀ ਗੱਲ ਕਰ ਰਹੇ ਨੇ ਨਾ ਮੁਸਲਮਾਨ ਇਸਲਾਮ ਹੱਕ ਸੱਚ ਦੀ ਗੱਲ ਕਰ ਰਹੇ ਇਹ ਤਰੀਕੇ ਨਾਲ ਆਪਣੇ ਮਨ ਨੂੰ ਹਲਾਲ ਕਰਕੇ ਆਪਣੇ ਹੱਕ ਤੇ ਖੜਜ ਮਿਲ ਜਾਵੇ ਹੋਏ ਹਲਾਲ ਲੱਗਾ ਹੱਕ ਜਾਏ ਤੂੰ ਤਾਂ ਰਿਸ਼ਵਤ ਲੈ ਕੇ ਫੈਸਲੇ ਕਰਦਾ ਵੱਡੀ ਲੈ ਕੇ ਹੱਕ ਗਵਾਉਣਾ ਦੂਜਿਆਂ ਦਾ ਇਹ ਨਹੀਂ ਕੰਮ ਸੀ ਇਹ ਨਹੀਂ ਤੂੰ ਕਹਿੰਦਾ ਇਸਲਾਮ ਧਰਮ ਦੇ ਮੁਤਾਬਕ ਮੈਂ ਫੈਸਲੇ ਕਰਦਾ ਵੱਡੀ ਲੈ ਕੇ ਹੱਕ ਗਵਾਈ ਜਾਂਦਾ ਹੈ ਕੁਰਾਨ ਕਿੱਥੇ ਕਹਿੰਦੀ ਹੈ ਇਸਲਾਮ ਕਿੱਥੇ ਇਜਾਜ਼ਤ ਦਿੰਦੀ ਹੈ ਗੱਲ ਦੀ ਉਹਨੂੰ ਇਹ ਗੱਲ ਕਹੀ ਉਹਦੇ ਨਾਲ ਚਰਚਾ ਦੇ ਵਿੱਚ ਇਹ ਗੱਲ ਕਹੀ ਹੋਈ ਹੈ ਦੇਖੋ ਮੁਸਲਮਾਨਾਂ ਦਾ ਰਾਜ ਹੈ ਲਿਆਜ ਨਹੀਂ ਕੀਤੀ ਉਹਨਾਂ ਨੇ ਮੰਨ ਵੀ ਲਈ ਤੜਫੇ ਵੀ ਨਹੀਂ ਹਣ ਉਸ ਵੇਲੇ ਸੱਚ ਕਹਿਤਾ ਉਹਨਾਂ ਦੇ ਸਾਹਮਣੇ ਮੂੰਹ ਤੇ ਅੱਜ ਸੱਚ ਸੁਣ ਕੇ ਸਾਡੇ ਕਿਉਂ ਤੜਫਦੇ ਨੇ ਕਿਸੇ ਨੇ ਨਹੀਂ ਪਰਵਾਹ ਕਰਨੀ ਤੁਹਾਡੇ ਤੜਫੇ ਦੀ ਸੱਚ ਨਿਕਲ ਜਾਣਾ ਬਾਹਰ ਸੱਚ ਨੂੰ ਨਹੀਂ ਰੋਕ ਸਕਿਆ ਕੋਈ ਕਦੇ ਦੁਨੀਆ ਚਾਹੁੰਦੀ ਹੈ ਸੱਚ ਬਾਹਰ ਆਵੇ ਆ ਸੱਚ ਸਾਡੀ ਬਾਣੀ ਸਾਡੇ ਕੋਲ ਹੈ ਸਾਨੂੰ ਇਹ ਚਾਹੀਦਾ ਕਿ ਸੱਚ ਅਸੀਂ ਬਾਹਰ ਕੱਢੀਏ ਠੀਕ ਹੈ ਜੀ ਜਿਹੜੇ ਵਿਰੋਧ ਕਰ ਰਹੇ ਨੇ ਸੱਚ ਦਾ ਉਹ ਕੌਣ ਨੇ ਫਿਰ ਉਹ ਤਾਂ ਕੁਝ ਹੋਰ ਨਹੀਂ ਸਕਦਾ ਹੈ ਨਹੀਂ ਉਹ ਨਹੀਂ ਸਿੱਖ ਬਣਨੇ ਜਾਣੇ ਇਤਿਹਾਸ ਨਹੀਂ ਸਿੱਖ ਬਣਨਾ ਉਹਨਾਂ ਨੂੰ ਹਾਂਜੀ ਹੋਏ ਹਲਾਲ ਲੱਗੇ ਹੱਕ ਜਾਏ ਨਾਨਕ ਦਰ ਦੀਦਾਰ ਸਮਾਈ ਜੇ ਤੂੰ ਇਸ ਤਰੀਕੇ ਨਾਲ ਹਲਾਲ ਹੋ ਕੇ ਆਪਣੇ ਹੱਕ ਨਾਲ ਜਾ ਜੁੜੇ ਹੱਕ ਤੇ ਖੜ ਜਵੇਂ ਬਸ ਨਾਨਕ ਕਹਿੰਦਾ ਦਰ ਅੰਦਰ ਹੀ ਤਾਂ ਸਮਾ ਜਾਣਾ ਬਾਹਰ ਕਿੱਥੇ ਜਾਣਾ ਅੰਦਰ ਹੀ ਹੈ ਤੇਰੇ ਉਹ ਤਾਂ ਦਰ ਦੀਦਾਰ ਅੰਦਰੇ ਤੈਨੂੰ ਦੀਦਾਰ ਹੋ ਜਾਊਗਾ ਉਹਦੇ ਵਿੱਚ ਸਮਾ ਜਾਏਗਾ ਆਪਣੇ ਮੂਲ 'ਚ ਉਹ ਖੁਦਾ ਤੇਰੇ ਅੰਦਰ ਹੈ ਬੱਤੀ ਰੱਬ ਹੈ ਉਹ ਤੇਰੇ ਹਿਰਦੇ 'ਚ ਵਸਦਾ ਉਹ ਤਾਂ ਜਿਹਦੀਆਂ ਤੂੰ ਗੱਲਾਂ ਕਰਦਾ ਬਾਹਰ ਦਰ ਦੀਦਾਰ ਸਮਾਏ ਅੰਦਰੋਂ ਹੀ ਦੀਦਾਰ ਹੋ ਜਾਣਾ ਅੰਦਰੋਂ ਹੀ ਦਰਸ਼ਨ ਹੋ ਜਾਣਾ ਉਹਦੇ ਵਿੱਚ ਹੀ ਸਮਾ ਜਾਣਾ ਹਾਂਜੀ ਠੀਕ ਹੈ ਦਰ ਤੇ ਸਿਆਰੀ ਹੈ ਹਾਂ ਦਰ ਅੰਦਰੋਂ ਹੀ ਦੀਦਾਰ ਹੋ ਜਾਣਾ ਠੀਕ ਹੈ ਜੀ ਮਹੱਲਾ ਪਹਿਲਾ ਕਮਰ ਕਟਾਰਾ ਬੰਕੜਾ ਬੰਕੇ ਕਾ ਸਵਾਰ ਗਰਬ ਨਾ ਕੀਜੇ ਨਾਨਕਾ ਮਤ ਸਿਰ ਆਵੇ ਭਾਰ ਜੇ ਕੋਈ ਕਹਿੰਦੇ ਕਮਰ ਕਟਾਰਾ ਬੰਕੜਾ ਹੋਵੇ ਕਿਸੇ ਦੇ ਜੇ ਕਿਸੇ ਕੋਲ ਸੱਚ ਕੀ ਕਾਤੀ ਹੋਵੇ ਤੇ ਕਟਾਰਾ ਕਹਿਤਾ ਹੁਣੇ ਜੇ ਕਮਰ ਕਸਾ ਹੋਵੇ ਉਹਦਾ ਪੀਤਾ ਹੋਇਆ ਉਹ ਕਬੀਰ ਨੇ ਕਿਹਾ ਕਮਰ ਬੰਦ ਪੋਥੀ ਪੋਥੀ ਤੇ ਕਮਰ ਕਸਾ ਕੀਤਾ ਹੋਵੇ ਗੁਰਬਾਣੀ ਤੇ ਹੀ ਲੱਕ ਬੰਨਿਆ ਹੋਵੇ ਵੀ ਇਹ ਤਾਂ ਕਸ ਤੋਂ ਬਸ ਹੋਣਾ ਹੀ ਨਹੀਂ ਗੁਰਬਾਣੀ ਤੋਂ ਥੱਲੇ ਕਸ ਤੋਂ ਬਸ ਨਹੀਂ ਹੋਣਾ ਗੁਰਬਾਣੀ ਤੇ ਹੀ ਰਹਿਣਾ ਜੇ ਕਮਰ ਕਟਾਰਾ ਕਿਸੇ ਦਾ ਹੋਵੇ ਜੇ ਸੱਚ ਕੀ ਕਾਤੀ ਕਿਸੇ ਦੇ ਗਾਤਰੇ ਹੋਵੇ ਉਦੋਂ ਗਾਤਰੇ ਨਹੀਂ ਸੀ ਨਾ ਹੁੰਦੇ ਕਮਰ ਬੰਦ ਕਹਿੰਦੇ ਤੇ ਉਹਨੂੰ ਪੇਟੀ ਨੂੰ ਉਹਦੇ ਚ ਛਾਤਰ ਟੰਗੇ ਹੋਏ ਹੁੰਦੇ ਸੀ ਕਮਰ ਕਟਾਰਾ ਬਾਂਕੜਾ ਬਾਂਕੜਾ ਕੈਸਾ ਸੱਚ ਕੀ ਕਾਤੀ ਤੇ ਬਾਂਕੜਾ ਲਿਖਿਆ ਨਾ ਨਿਰਾਕਾਰੀ ਕਟਾਰਾ ਬਾਂਕੜਾ ਬਾਂਕੇ ਦਾ ਅਸਵਾਰ ਅਸਵਾਰੀ ਕਾਦੇ ਹੋਵੇ ਵਿਵੇਕ ਦੀ ਸਵਾਰੀ ਹੋਵੇ ਵਿਵੇਕ ਬੁੱਧ ਹੋਵੇ ਕੋਲ ਵਿਵੇਕ ਬੁੱਧੀ ਹੈ ਜਿਹੜੀ ਉਹ ਹੈ ਸੱਚ ਕੀ ਕਾਤੀ ਵਿਵੇਕ ਹੈ ਜਿਹੜਾ ਗਿਆਨ ਉਹਦੀ ਸ਼ਕਤੀ ਹੈ ਪਿੱਛੇ ਠੀਕ ਹੈ ਬੁੱਧੀ ਦੇ ਪਿੱਛੇ ਸ਼ਕਤੀ ਤੋਂ ਗਿਆਨ ਦੀ ਹੈ ਉਹਦੀ ਸ਼ਕਤੀ ਹੈ ਉਹਦੀ ਸਵਾਰੀ ਕਰਦੀ ਹੈ ਉਹਦੇ ਤੇ ਚੱਲਦੀ ਹੈ ਉਹਦੇ ਤੇ ਆਧਾਰਤ ਹੈ ਗਿਆਨ ਦੇ ਆਧਾਰ ਤੇ ਹੁੰਦੀ ਹੈ ਬੁੱਧ ਬਾਂਕੇ ਦਾ ਸਵਾਰ ਸਵਾਰੀ ਕੀਤੀ ਹੋਵੇ ਮਨ ਦੀ ਸਵਾਰੀ ਕੀਤੀ ਹੋਵੇ ਮਨ ਦੇ ਉੱਤੇ ਕਾਬੂ ਪਾਇਆ ਹੋਵੇ ਚਿੱਤ ਕੋਲ ਸੱਚ ਕੀ ਕਾਤੀ ਹੋਵੇ ਤੇ ਕਮਰ ਦੇ ਉੱਤੇ ਕਟਾਰਾ ਹੋਵੇ ਕੋਲ ਘੋੜਾ ਕਾਦਾ ਹੋਵੇ ਕੋੜਾ ਸਹਿਜ ਕਾ ਮਨ ਟਿਕੇ ਹੋਏ ਦਾ ਟਿਕੇ ਹੋਏ ਮਨ ਦਾ ਕੋੜਾ ਹੋਵੇ ਬੰਕੇ ਦਾ ਕੀ ਭਾਵ ਹੁੰਦਾ ਨਿਰਾਕਾਰੀ ਨਿਰਾਕਾਰੀ ਬੰਕੇ ਨਾਲ ਨਿਰਾਕਾਰ ਅੱਛਾ ਨਿਰਭਾਰ ਮਾਇਆ ਤੋਂ ਰਹਿਤ ਅੱਛਾ ਉਹ ਕਬੀਰ ਜੀ ਦਾ ਉਹ ਜਿਹੜਾ ਸ਼ਬਦ ਤੁਸੀਂ ਕਹਿੰਦੇ ਹੋਗਾ ਮੂੰਡ ਪਲੋਸ ਕਮਰ ਬੰਦ ਪੋਤ ਹਮਕੋ ਚਾਬਨ ਉਨਕੋ ਰੋਟੀ ਹਾਂ ਇਹਦਾ ਕੀ ਭਾਵ ਹੈ ਮੂੰਡ ਪਲੋਸ ਕਮਰ ਬੰਦ ਪੋਤੀ ਉਹ ਉਹਨਾਂ ਨੂੰ ਕਹਿ ਰਹੇ ਨੇ ਵੀ ਲੱਕਾਂ ਨੂੰ ਤਾਂ ਪੋਤੀਆਂ ਬੰਨਦੇ ਰਹਿੰਦੇ ਸਿਰ ਤੇ ਹੱਥ ਫੇਰੀ ਜਾਂਦੇ ਨੇ ਹਮਕੋ ਚਾਬਨ ਉਨਕੋ ਰੋਟੀ ਜੇ ਨਿਰਾਕਾਰੀ ਦੁਨੀਆ ਜਿਹੜੇ ਤਾਂ ਹਮ ਵਾਲੇ ਨੇ ਹਾਂਜੀ ਜਿਨ੍ਹਾਂ ਚ ਮਾਇਆ ਉਹਨਾਂ ਨੂੰ ਤਾਂ ਚਾਬਨ ਮਿਲਦਾ ਰੋਟੀ ਨਹੀਂ ਮਿਲਦੀ ਹੈ ਰੋਟੀ ਗੁਰਮਤ ਹੈ ਬਾਕੀ ਚਾਬਣੇ ਸਾਰਿਆਂ ਦਾ ਜਿਵੇਂ ਦਾਣੇ ਚੱਬੀ ਦੇ ਨੇ ਉਹ ਹੈਰਾ ਰੋਟੀ ਕਾਲ ਨੇ ਗਲਾ ਕਟਾਵੇ ਕੌਣ ਕਬੀਰ ਗੁਰਮਤ ਨੂੰ ਰੋਟੀ ਬੰਦਾ ਜਿਹੜੀ ਆ ਦੂਈ ਮੱਤ ਹੈ ਕਹਾਣੀ ਵਾਲੀ ਉਹਨੂੰ ਖਿਚੜੀ ਬੰਦਾ ਖੂਬ ਖਾਣਾ ਖਿਚੜੀ ਜਾਵੇਂ ਅੰਮ੍ਰਿਤ ਲੋਣ ਉਹਦੀ ਆਪਣੀ ਭਾਸ਼ਾ ਦੀ ਗੱਲ ਹੈ ਜਦੋਂ ਖੂਬ ਖਾਣਾ ਖਿਚੜੀ ਖਿਚੜੀ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਨਾਜ ਹੁੰਦੇ ਨੇ ਤਰ੍ਹਾਂ ਤਰ੍ਹਾਂ ਦੇ ਗਿਆਨ ਨੇ ਸਾਖੀਆਂ ਨੇ ਇੱਥੇ ਇੱਕੋ ਹੀ ਚੀਜ਼ ਹੈ ਇਹਦੇ ਵਿੱਚ ਰੋਟੀ ਪੱਕੀ ਹੁੰਦੀ ਹੈ ਪੱਕੀ ਬਾਣੀ ਹੈ ਠੀਕ ਹੈ ਜੀ ਇਸ ਕਰਕੇ ਨੂੰ ਰੋਟੀ ਹਾਂਜੀ ਉਹ ਇਸ ਤਰ੍ਹਾਂ ਵੀ ਕਹਿੰਦੇ ਹਮ ਕੋ ਸਾਥਰ ਉਨ ਕੋ ਖਾਟ ਸਾਥਰ ਕੀ ਹੁੰਦਾ ਜੀ ਯਾਰੇ ਦਾ ਸਾਨੂੰ ਸਾਥਰ ਚੰਗਾ ਸਾਥਰ ਭੁੰਜੇ ਪੈਣ ਨੂੰ ਕਹਿੰਦੇ ਨੇ ਅੱਛਾ ਜੀ ਉਨ ਕੋ ਖਾਟ ਠੀਕ ਹੈ ਜੀ ਸਾਥਰ ਦਾ ਭਾਵ ਥੱਲੇ ਪੈਣਾ ਤੇ ਖਾਟ ਦਾ ਭਾਵ ਹੈ ਚਾਰ ਭਾਈ ਠੀਕ ਹੈ ਜੀ ਵੀ ਇੱਕ ਦਾ ਹੈਗਾ ਸਮਝੋ ਰਾਜਾ ਸ਼ਾਹੀ ਹਾਂਜੀ ਹਾਂਜੀ ਠੀਕ ਹੈ ਦੂਸਰਾ ਜਮਾ ਹੀ ਰੰਕਸ਼ਾਹੀ ਹੈ ਤੇ ਇਸ ਤਰ੍ਹਾਂ ਹੀ ਚਾਬਣ ਜੋ ਹੈ ਉਹ ਰੰਕਸ਼ਾਹੀ ਹੈ ਤੇ ਰੋਟੀ ਰਾਜਾਸ਼ਾਹੀ ਹੈ ਜੀ ਕਮਰ ਕਟਾਰਾ ਬੰਕੜਾ ਵੀ ਕਮਰ ਦੇ ਵਿੱਚ ਬੰਕੜਾ ਦਾ ਭਾਵ ਸੋਹਣਾ ਹੋਵੇ ਨਹੀਂ ਨਹੀਂ ਨਹੀਂ ਗਿਆਨ ਘਟ ਗਿਆ ਗਿਆਨ ਦਾ ਕਟਾਰਾ ਹੈ ਸੱਚ ਕੀ ਕਾਤੀ ਦਾ ਉਹ ਇਸਤਰੀ ਲਿੰਗ ਕਟਾਰਾ ਪੁਲਿੰਗ ਕਹਤਾ ਕੋਈ ਐ ਨਾ ਸਮਝ ਲੈ ਵੀ ਇਸਤਰੀ ਲਿੰਗ ਕੱਲਾ ਇਹ ਪੁਲਿੰਗ ਇਸਤਰੀ ਲਿੰਗ ਇੱਥੇ ਹੁੰਦਾ ਹੀ ਨਹੀਂ ਅੱਛਾ ਕਾਤੀ ਕਹਿ ਚੁੱਕੇ ਨਾ ਇੱਥੇ ਕਟਾਰਾ ਤਾਂ ਕਟਾਰਾ ਪੁਲਿੰਗ ਆ ਗਿਆ ਉਹੀ ਤੀਰ ਹੈ ਉਹੀ ਤਲਵਾਰ ਹੈ ਉਹੀ ਤੀਰ ਤਲਵਾਰ ਨਾਮ ਤਿਆਰੋ ਜੋ ਜਪੈ ਭੈ ਸਿੰਧ ਪਪਾਰ ਕਾਲ ਤੂੰ ਹੀ ਕਾਲੀ ਤੂੰ ਹੀ ਤੂੰ ਹੀ ਤੇਗ ਔਰ ਤੀਰਾ ਤੂੰ ਹੀ ਨਿਸ਼ਾਨੀ ਜੀਤ ਕੀ ਆਏ ਤੂੰ ਹੀ ਜਗਵੀਰ ਤੂੰ ਹੀ ਤੂੰ ਹੀ ਜਿਹੜਾ ਕਿਹਾ ਹੋਇਆ ਨਾਮ ਨੂੰ ਹੀ ਸ਼ਾਸਤਰਾਂ ਦੇ ਰੂਪ ਦੇ ਵਿੱਚ ਵਰਣਨ ਕੀਤਾ ਹੋਇਆ ਨਿਰਾਕਾਰੀ ਨਿਰਾਕਾਰੀ ਕਟਾਰਾ ਹੈ ਅੱਛਾ ਜੀ ਤੇ ਬੰਕੇ ਕਾ ਅਸਵਾਰ ਤੇ ਨਿਰਾਕਾਰੀ ਗਿਆਨ ਦੀ ਉਹ ਸਵਾਰੀ ਹੈ ਸਵਾਰੀ ਹੈ ਸਵਾਰ ਵੀ ਨਿਰਾਕਾਰੇ ਹੋਊ ਫਿਰ ਠੀਕ ਹੈ ਜੀ ਅਸਵਾਰ ਤਾਂ ਨਿਰਾਕਾਰ ਹੈ ਪਰ ਉਹਦੇ ਕੋ ਘੋੜਾ ਨਿਰਾਕਾਰ ਨਹੀਂ ਹੈ ਉਹ ਹੈ ਘੋੜਾ ਕੀਤੋ ਸਹਿਜ ਕਾ ਉਹੀ ਹੈ ਨਾ ਜਸ ਹੰਦਾ ਉਹ ਅਸਵਾਰੀ ਘੋੜੇ ਦੀ ਹੈ ਜੀ ਤੂੰ ਬਹੁਤ ਦੌੜਦਾ ਸੀਗਾ ਉਲਟੇ ਪਾਸੇ ਨੂੰ ਬਹੁਤ ਦੌੜਿਆ ਬਹੁਤ ਦੂਰ ਲੈ ਗਿਆ ਮੈਨੂੰ ਹੁਣ ਵਾਪਸ ਜਾਣਾ ਆਪਾਂ ਨੇ ਛੇਤੀ ਪਹੁੰਚ ਹੁਣ ਜਿਹੜਾ ਫਾਸਲਾ ਦੂਰੀ ਹੈ ਉਹਨੂੰ ਛੇਤੀ ਮਟਾਉਣ ਦੀ ਗੱਲ ਕਰ ਹਾਂਜੀ ਕਮਰ ਕਟਾਰਾ ਬੰਕੜਾ ਬੰਕੇ ਕਾ ਅਸਵਾਰ ਗਰਬ ਨਾ ਕੀਜੈ ਨਾਨਕਾ ਮਤ ਸਿਰ ਆਵੇ ਭਾਰ ਕਹਿੰਦੇ ਜੇ ਕਿਤੇ ਹੋ ਜਵੇ ਕਿਸੇ ਕੋਲ ਕਮਰ ਕਟਾਰਾ ਮੰਕੜਾ ਮੰਕੇ ਦਾ ਸਵਾਲ ਹੋਵੇ ਤਾਂ ਹੰਕਾਰ ਨਹੀਂ ਕਰੀਦਾ ਗਿਆਨ ਖਲਕ ਦਾ ਗਰਭ ਨਾ ਕੀਜੈ ਨਾਨਕਾ ਮਤ ਸਿਰ ਆਵੇ ਭਾਰ ਫਿਰ ਭਾਰ ਆ ਜੂਗਾ ਭਾਰ ਦਾ ਦਾ ਜੂ ਹੋ ਮੈਂ ਮੋਹ ਭਰਮ ਪੈ ਫਿਰ ਪ੍ਰਗਟ ਹੋ ਜਾਵਾਂਗੇ ਸਾਰੇ ਗੁਣ ਗਲ ਜਾਣਗੇ ਗਰਬ ਨਾ ਕੀਜੈ ਨਾਨਕਾ ਇਹ ਕਮਰ ਕਟਾਰੇ ਦਾ ਗਰਬ ਨਹੀਂ ਕਰੀਦਾ ਹੁੰਦਾ ਕਟਾਰਾ ਬਗਾਨਾ ਤੈਨੂੰ ਦੇ ਤਾਗਲੇ ਨੇ ਤੂੰ ਗਰਭ ਕਰੇ ਮੇਰਾ ਸਰਕਾਰੀ ਪਸੌਲ ਹੈ ਥਾਣੇਦਾਰ ਕੋ ਜੇ ਉਹਦਾ ਗਰਭ ਕਰਕੇ ਕਿਤੇ ਉਹ ਮਿਸਯੂਜ਼ ਕਰ ਲਵੇ ਉਹਨੂੰ ਨਾਲੇ ਅਗਲੇ ਕਹਿੰਦੇ ਦੀ ਵਰਦੀ ਵੀ ਲਾ ਲੈਣਾ ਪਸੌਲ ਜਮਾ ਕਰਾ ਜਾ ਕਰ ਦੂੰ ਐ ਵੀ ਹੋ ਜਾਂਦਾ ਕਹਿੰਦੇ ਜੇ ਮੇਰੇ ਜਿਵੇਂ ਕਵਰ ਕਟਾ ਲਾ ਵੀ ਹੋ ਜਾਂਦਾ ਜੇ ਗਰਭ ਕਰ ਲਵੇ ਇਹਦਾ ਮਤਲਬ ਇਹ ਨਹੀਂ ਵੀ ਤੁਹਾਨੂੰ ਹੁਣ ਦੇਤਾ ਪਸੌਲ ਥਾਣੇਦਾਰ ਨੂੰ ਲੈ ਨਹੀਂ ਕੋਈ ਸਕਦਾ ਜਿਹੜਾ ਦੇ ਸਕਦਾ ਉਹ ਲੈ ਵੀ ਸਕਦਾ ਇਹ ਗੱਲ ਹੈ ਠੀਕ ਹੈ ਹੁਣ ਮੇਰੇ ਕੋਲ ਜਾਊਗਾ ਹੀ ਨਾਮ ਇਹ ਇਹ ਲੀਕ ਨੂੰ ਵੀ ਉਹਦਾ ਚੇਲ ਨਹੀਂ ਲੱਗਦਾ ਮਤ ਸਿਰੇ ਆਵੇ ਭਾਰ ਆਓ ਫਿਰ ਸਿਰਫ ਭਾਰ ਆ ਜਾਊਗਾ ਫਿਰ ਉਹ ਜਿਹੜਾ ਅੱਗੇ ਭਾਰ ਲਿਆ ਨਾ ਲੱਥੇ ਹੁਣ ਮੇਰੇ ਭਾਰ ਹੋਇਆ ਹੋਇਆ ਫਿਰ ਉਹਦੀ ਸਾਰੀ ਦ੍ਰਿਸ਼ਟੀ ਦਾ ਭਾਰ ਸਿਰ ਤੇ ਪੈ ਜੂ ਉਹਦੀ ਪੰਡਾ ਨਾ ਚਿੰਤਾ ਦੀ ਉਹ ਫੇਰ ਆ ਜੂ ਸਿਰ ਤੇ ਪਾਪਾਂ ਦੀ ਪੰਡ ਪੰਡ ਤੋਂ ਆ ਰਿਹਾ ਪੰਡ ਉਤਾਰੇ ਇਹਨਾਂ ਕੋਲਾਂ ਦੀ ਪੰਡ ਫੇਰ ਆ ਦੇ ਥੱਲੇ ਫੇਰ ਆ ਜਾਏਗਾ ਉਹ ਆ ਗਏ ਨਾ ਅੱਗੇ ਬਥੇਰੇ ਆ ਗਏ ਉਹ ਪਹਿਲਾਂ ਮਹਾਦੀਨ ਪੈਦਾ ਕੀਤਾ ਜਿੰਨੇ ਬੜਬੜੇ ਹੋਏ ਨੇ ਉਹ ਹੰਕਾਰ ਇਹ ਲੈ ਕੇ ਡੁੱਬ ਜਾਂਦਾ ਹੈ ਇਹ ਦੁਨੀਆ ਦੀ ਵਡਿਆਈ ਹੈ ਜਿਹੜੀ ਇਹ ਲੈ ਕੇ ਡੁੱਬ ਜਾਂਦੀ ਹੈ ਇੱਥੇ ਆ ਕੇ ਤਾਂ ਬਹੁਤ ਖਤਰੇ ਵਾਲੀ ਗੱਲ ਹੈ ਜੇ ਖਤਰੇ ਨੂੰ ਅਣਦੇਖਿਆ ਕਰ ਦੇਵੇ ਬਸ ਗਿਆ ਠੀਕ ਹੈ ਜੀ ਗਰਬ ਨਾ ਕੀਜੇ ਨਾਨਕਾ ਮਤ ਸਿਰ ਸਿਰ ਤੇ ਸਿਹਾਰੀ ਹੈ ਮਤ ਸਿਰ ਦੇ ਉੱਤੇ ਭਾਵ ਮਨ ਦੇ ਉੱਤੇ ਭਾਰ ਦੁਬਾਰਾ ਨਾ ਆ ਜੇ ਤੈਨੂੰ ਹੈ ਨਾ ਮੇਰੇ ਕੋ ਤਾਂ ਆ ਗਈ ਸੱਚ ਕੀ ਕਾਤੀ ਆ ਗਈ ਇਹਦਾ ਹੰਕਾਰ ਕਰ ਲਿਆ ਹੁਕਮ ਹੈ ਜਿੱਦੋਂ ਮਰਜ਼ੀ ਚਲਾ ਦਿਓ ਹੁਕਮ ਦੇ ਵਿੱਚ ਹੀ ਰਹਾ ਚੰਗੀ ਗੱਲ ਹੈ ਤੇ ਭਾਰ ਦਾ ਭਾਵ ਉਹੀ ਹੈ ਜਿਹੜਾ ਆਪਾਂ ਸੁਖਣੀ ਸਾਹਿਬ ਚ ਪੜ੍ਹਦੇ ਹਾਂ ਹਉਮੈ ਮੋਹ ਭਰਮ ਪਉ ਭਾਰ ਹੈ ਜੀ ਆਹੀ ਭਾਰ ਹੈ ਇਹ ਸਾਰੇ ਵਿਕਾਰ ਫਿਰ ਉਹ ਜੇ ਉਹਨਾਂ ਹੀ ਭਾਰ ਫਿਰ ਦਬ ਗਿਆ ਥੱਲੇ ਹਾਂਜੀ ਪੌੜੀ ਸੋ ਸਤ ਸੰਗਤੀ ਸ਼ਬਦ ਮਿਲੈ ਜੋ ਗੁਰਮੁਖੀ ਚੱਲੈ ਸੱਚ ਧਿਆਨ ਸੇ ਸੱਚੇ ਜਿਨ ਹਰ ਖਰਚ ਧਨ ਪੱਲੈ ਸਤ ਸੰਗਤੀ ਕੌਣ ਹੈ ਜਿੱਥੇ 10 ਆਦਮੀ ਇਕੱਠੇ ਹੋ ਗਏ ਸਤਸੰਗ ਹੋ ਗਿਆ ਉਹ ਜਿਹੜਾ ਸ਼ਬਦ ਨਾਲ ਸੁਰਤ ਜੁੜੀ ਹੋਈ ਹੈ ਉਹ ਸਤਸੰਗਤੀ ਹੈ ਜਦੋਂ ਸੁਰਤ ਸ਼ਬਦ ਜੁੜ ਗਏ ਤਾਂ ਸਤਨਾਮ ਸੰਗਤ ਹੋਈ ਹੈ ਵਰਨਾ ਸਤਸੰਗਤ ਨਹੀਂ ਹੁੰਦੀ ਹੁਣ ਇਹ ਤਾਂ ਸ਼ਰਤ ਹੋਰ ਰੱਖੀ ਹੋਈ ਹੈ ਇੱਥੇ ਸਤ ਸੰਗਤੀ ਉਹਨੂੰ ਮੰਨਿਓ ਜਾਂ ਸੁਰਤ ਔਰ ਸ਼ਬਦ ਦਾ ਮੇਲ ਹੋ ਜਵੇ ਸੱਚ ਦਾ ਗਿਆਨ ਹੋਣ ਨਾਲ ਸਤ ਸੰਗਤੀ ਨਹੀਂ ਹੈ ਜੇ ਧਰਮ ਦਾ ਇੱਕ ਰਹੇ ਹਮੇਸ਼ਾ ਬਾਤੇ ਹੋ ਜਵੇ ਉਹ ਸਤ ਸੰਗਤੀ ਹੈ ਦੋਏ ਸੱਚ ਨੇ ਸੱਚ ਨਾਲ ਸੱਚ ਜੁੜ ਜਾ ਸਤ ਸੰਗਤੀ ਹੈ ਤਿਰਕੁਟੀ ਛੁੱਟੀ ਰਹੇ ਤਾਂ ਸਤਸੰਗਤੀ ਹੈ ਜੇ ਤਿਰਕੁਟੀ ਨਾਲ ਫੇਰ ਜੁੜਦਾ ਕਦੇ ਛੱਡਦਾ ਸਤਸੰਗਤੀ ਹੈ ਨਹੀਂ ਉਹ ਫਿਰ ਕਦੇ ਝੂਠ ਨਾਲ ਜੁੜ ਜਾਂਦਾ ਕਦੇ ਸੱਚ ਨਾਲ ਜੁੜ ਜਾਂਦਾ ਜੇ ਸ਼ਬਦ ਮਿਲੇ ਸ਼ਬਦ ਦੁਆਰਾ ਮਿਲੇ ਸ਼ਬਦ ਦਾ ਗੁਰਬਾਣੀ ਦਾ ਹੀ ਹੈ ਸ਼ਬਦ ਪਹਿਲਾਂ ਸ਼ਬਦ ਉਪਦੇਸ਼ ਹੈ ਸ਼ਬਦ ਨੂੰ ਸਿਆਰੀ ਹੈ ਦੰਦੇ ਨੂੰ ਹਾਂਜੀ ਉਪਦੇਸ਼ ਦੁਆਰਾ ਆਪਣੇ ਮੂਲ ਨਾਲ ਮਿਲ ਜਵੇ ਜਾਂ ਫਿਰ ਸੁਰਤ ਸ਼ਬਦ ਨਾਲ ਮਿਲ ਜੂ ਉਹ ਵੀ ਸਤ ਸੰਗਤੀ ਹੋਈ ਹੈ ਉਹ ਅਗਲੀ ਸਟੇਜ ਆ ਉਦੋਂ ਦੀ ਰਹੂ ਉਹ ਵੀ ਸਤ ਸੰਗਤੀ ਹੋ ਉਹ ਤਾਂ ਗਾਹ ਨਹੀਂ ਹੈ ਕੁਝ ਇੱਕ ਜਿਹੜਾ ਹੋ ਗਿਆ ਉੱਗੇ ਜਾਏ ਨਾ ਉੱਗੇ ਕੋਈ ਜ਼ਰੂਰੀ ਨਹੀਂ ਹੈ ਰਹੂ ਉੱਥੇ ਹੀ ਉਹ ਗੁੰਗੇ ਨੇ ਗੁੜ ਖਾਇਆ ਗੁੰਗਾ ਰਹਿ ਗਿਆ ਇੱਕ ਬੋਲਣ ਲੱਗਿਆ ਦੋ ਫਰਕ ਕੀ ਹੈ ਇੱਕ ਨੂੰ ਮੁਕਤੀ ਨਾ ਮਿਲ ਗਈ ਉਹ ਕਹਿੰਦਾ ਵੀ ਮੈਂ ਮੁਕਤ ਨਾ ਜਾਣੇ ਲਾ ਲੋਕਾਂ ਨੂੰ ਕਿਵੇਂ ਪਤਾ ਲੱਗੂ ਮੁਕਤੀ ਕਿਵੇਂ ਮਿਲਦੀ ਹੈ ਲੈ ਇੰਨੀ ਉਹ ਗੱਲ ਹੈ ਮੈਨੂੰ ਤਾਂ ਮਿਲ ਗਈ ਮੈਂ ਦੂਜਿਆਂ ਨੂੰ ਕਿਵੇਂ ਦੱਸੂਗਾ ਮੁਕਤੀ ਦਾ ਮਾਰਗ ਮੈਨੂੰ ਬੋਲਣ ਲਾ ਦੱਸਣ ਦੀ ਸ਼ਕਤੀ ਦੇ ਮੁਕਤੀ ਨੂੰ ਬਿਆਨ ਕਰਨ ਦੀ ਛੁੱਟਣ ਕੀ ਵਿਧੀ ਨੂੰ ਬਿਆਨ ਕਰਨ ਦੀ ਜਿਹੜੀ ਲਫ਼ਜ਼ ਦੇਣ ਦੀ ਸਮਰੱਥਾ ਤੇ ਆਹੀ ਗੱਲ ਹੈ ਚਾਰ ਪਦਾਰਥਾਂ ਤੋਂ ਅਗਲੇ ਪਦਾਰਥ ਹੋਰ ਕੁਝ ਨਹੀਂ ਪਰ ਉਹ ਬੁਲਾਇਆ ਹੀ ਬੋਲ ਸਕਦਾ ਆਪ ਨਹੀਂ ਬੋਲ ਸਕਦਾ ਆਪ ਬੋਲ ਸਕਦਾ ਤਾਂ ਇੱਕ ਹੋਇਆ ਹੀ ਬੋਲ ਪੈਂਦਾ ਜੇ ਆਪ ਬੋਲ ਸਕਦਾ ਹੁੰਦਾ ਇੱਕ ਹੋਇਆ ਬੋਲ ਪੈਂਦਾ ਬਿਆਨ ਨਹੀਂ ਕਰ ਸਕਦਾ ਬਿਆਨ ਕਰਵਾਵੇ ਨਾ ਕਰਵਾਵੇ ਗੱਲ ਤਾਂ ਇੱਕੋ ਹੀ ਹੈ ਉਹਦਾ ਸੰਪਾਸ਼ਾ ਉਹੀ ਕਹਿ ਰਹੇ ਨੇ ਜਿਤਨਾ ਤੇ ਹੋਵੇ ਆਪਣ ਕਾ ਪਹਿਲੇ ਜਨਮ ਚ ਨਹੀਂ ਸੀ ਇਹ ਗੱਲ ਹੋਈ ਹੁਣ ਕੀਤੀ ਆ ਕੇ ਚਾਰ ਪਦਾਰਥਾਂ ਦਾ ਜਨਮ ਨਹੀਂ ਦੂਆ ਲੈ ਸਕਦਾ ਦੋ ਪਦਾਰਥ ਵਾਲਾ ਜਨਮ ਲੈ ਸਕਦਾ ਜਾਂ ਦੋ ਪਦਾਰਥ ਦੂਏ ਦਿਖਾਉਣ ਵਾਸਤੇ ਪਰ ਆਪਣੀ ਮਰਜ਼ੀ ਨਾਲ ਜਾਂ ਫਿਰ ਹੁਕਮ ਹੋ ਜਵੇ ਲੋੜ ਪੈ ਜਵੇ ਜਿਵੇਂ ਉਹ ਪਰਮੇਸ਼ਰ ਨੇ ਕਿਹਾ ਵੀ ਹੁਣ ਕੰਮ ਨਹੀਂ ਚੱਲਦਾ ਲੋੜ ਪੈ ਜਵੇ ਫਿਰ ਤਾਂ ਉਹਨੂੰ ਮੈਦਾਨ ਚ ਆਉਣਾ ਹੀ ਪਊ ਠੀਕ ਹੈ ਜੀ ਸੋ ਸਤ ਸੰਗਤੀ ਸ਼ਬਦ ਮਿਲਿਆ ਜੋ ਗੁਰਮੁਖੀ ਗੁਰੂ ਗੁਰਮੁਖੀ ਹੋ ਕੇ ਚੱਲੇ ਗੁਰਮਤ ਦੇ ਅਨਸਾਰ ਹੋ ਕੇ ਚੱਲੇ ਆਪਣੇ ਸਤਗੁਰ ਦੇ ਅਨਸਾਰ ਚੱਲੇ ਅਨੁਸਰਣ ਕਰੇ ਅਨੁਸਰਣ ਲਫ਼ਜ਼ ਹੈ ਹਿੰਦੀ ਦਾ ਅਨੁਸਾਰੀ ਹੋਣਾ ਜਿਵੇਂ ਉਹ ਚਲਾਉਂਦਾ ਉਵੇਂ ਚੱਲੇ ਉਹਦੇ ਅੱਗੇ ਮਰ ਕੇ ਚੱਲੇ ਆਪਣੀ ਮਰਜ਼ੀ ਨੂੰ ਤਿਆਗ ਕੇ ਚੱਲੇ ਉਹ ਸਤ ਸੰਗਤੀ ਹੈ ਸੱਚ ਧਿਆਨ ਸੇ ਸੱਚੇ ਜਿਨ ਹਰ ਖਰਚ ਧਨ ਪੱਲੇ ਜਿਹੜੇ ਸੱਚ 'ਚ ਧਿਆਨ ਰੱਖਦੇ ਨੇ ਨਾ ਹਰ ਵਕਤ ਅਸਲ 'ਚ ਸੱਚੇ ਉਹੀ ਨੇ ਜੇ ਧਿਆਨ ਕਦੇ ਸੱਚ ਕਦੇ ਝੂਠ ਵੱਲ ਜਾਂਦਾ ਉਹ ਸੱਚੇ ਨਹੀਂ ਸਤਿਆਰੇ ਵੱਲ ਨੂੰ ਵੱਧ ਰਹੇ ਨੇ ਸਚਿਆਰਾ ਹੋਣ ਵੱਲ ਨੂੰ ਜਾ ਰਹੇ ਨੇ ਉਹ ਜ਼ਰੂਰ ਸਾਰਾ ਸਾਹ ਸੱਚ ਦਾ ਧਿਆਨ ਰਹੂ ਉਹਨਾਂ ਨੂੰ ਅਸਲ ਤੇ ਸੱਚੇ ਜਦੇ ਹੀ ਮੰਨੇ ਜਾਣਗੇ ਉਹ ਤਾਂ ਪਹਿਲਾਂ ਨਹੀਂ ਮੰਨੇ ਜਾ ਉਹ ਤਾਂ ਪਹਿਲਾਂ ਤਾਂ ਝਟਕੇ ਲੱਗਦੇ ਨੇ ਨਾ ਇੰਜਣ ਕਿਵੇਂ ਲੋੜ ਝਟ ਸਕਦਾ ਜਿਹਨਾਂ 'ਚ ਲਗਾਤਾਰ ਉਹ ਨਹੀਂ ਕੀ ਪਤਾ ਉਸ ਵੇਲੇ ਸੀ ਛੱਡਣ ਵੇਲੇ ਸੁਰਤ ਜੇ ਬਾਹਰ ਚਲੀ ਗਈ ਉਹ ਖਤਰੇ 'ਚ ਹੈ ਹਾਂਜੀ ਸੱਚ ਧਿਆਨ ਸੇ ਸੱਚੇ ਜਿਨ ਹਰ ਖਰਚ ਧਨ ਪੱਲਾ ਇਹਨਾਂ ਤੇ ਪੱਲੇ ਦਾ ਅਗਲਾ ਅੱਗੇ ਭੁੱਖਾ ਗਿਆ ਖਾਏ ਸਫਰ ਦੇ ਵਿੱਚ ਜਾਣਾ ਖਰਚ ਪੱਲੇ ਹੈ ਗਿਆਨੀਆਂ ਦਾ ਤਾਂ ਨਾਮ ਹੈ ਕਿਸੇ ਨੂੰ ਖਰਚਦੇ ਨੇ ਠੀਕ ਹੈ ਕਿਸੇ ਦਾ ਲਾਹਾ ਮਿਲਦਾ ਖਰਚੇ ਤੇ ਜਿਵੇਂ ਕੋਈ ਬਿਜ਼ਨਸ ਕਰਦਾ ਉਹ ਜੇ ਖਰਚਦਾ ਹੈ ਉਹ ਤੇ ਉਹਨੂੰ ਲਾਭ ਹੁੰਦਾ ਇਹ ਵੀ ਜਿੰਨਾ ਖਰਚਿਆ ਜਾਵੇ ਉਹਨਾਂ ਵੱਧ ਜਿੰਨਾ ਦੱਸਿਆ ਜਾਵੇ ਦੱਸਣਾ ਖਰਚਣਾ ਅੱਗੇ ਸੋਝੀ ਹੋਰ ਆਉਣੀ ਦੱਸੇ ਤੂੰ ਉਹ ਲਾਹ ਦੱਸਦੇ ਦੱਸਦੇ ਨੂੰ ਅਗਲੀ ਗਿਆਨ ਹੋਈ ਜਾਣਾ ਇਹ ਲਾਹ ਆਵੇ ਹੋਈ ਜਾਂਦਾ ਆਦਮੀ ਨੇ ਖਰਚਣਾ ਖਰਚਣਾ ਤਾਂ ਠੀਕ ਹੈ ਵਿਅਕਤੀ ਵਾਸਤੇ ਹੁੰਦਾ ਨਾ ਖਰਚ ਹਾਂਜੀ ਵਿਅਕਤੀ ਵਾਸਤੇ ਖਰਚ ਹੁੰਦਾ ਹਾਂਜੀ ਭਗਤ ਸੋਹਣ ਗੁਣ ਗਾਮ ਦੇ ਗੁਰਮਤ ਅਚੱਲੈ ਰਤਨ ਵਿਚਾਰ ਮਨ ਵਸਿਆ ਗੁਰ ਕੇ ਸ਼ਬਦ ਭੱਲੈ ਭਗਤ ਜਿਹੜੇ ਨੇ ਨਾ ਗੁਣ ਗਾਉਂਦੇ ਨੇ ਜਿਹੜੇ ਦਰਗਾਹ 'ਚ ਵੀ ਗੁਣ ਗਾਉਂਦੇ ਨੇ ਉਹ ਜਿਹਨੂੰ ਆਦਤ ਪੈ ਜਾ ਉਹ ਕਾਹਨੂੰ ਹਟਦੀ ਹੈ ਫਿਰ ਜਾਂਦੀ ਹੈ ਉਹ ਨਾਲੇ ਉਹ ਭਗਤ ਕਿਹੜਾ ਮਰਦੇ ਹੁੰਦੇ ਨੇ ਗਿਆਨੀ ਜੀਵਨ ਸਦਾ ਸਦਾ ਗਿਆਨੀ ਦਾ ਸਦਾ ਸਦਾ ਹੀ ਹੁੰਦੇ ਨੇ ਜੋ ਉਹਨਾਂ ਨੇ ਆਦਤ ਬਣ ਗਈ ਉਹ ਆਦਤ ਕਾਹਨੂੰ ਛੁੱਟਦੀ ਹੈ ਉਹਨਾਂ ਤੇ ਸੌਣ ਗੁਣ ਗਾਮ ਦੇ ਗੁਰਮਤੀ ਅਚਲੇ ਗੁਰਮਤ ਨਾਲ ਅਡੋਲ ਖੜੇ ਰਹਿੰਦੇ ਨੇ ਮਨ ਚਲਾਏ ਮਾਨ ਨਹੀਂ ਹੁੰਦਾ ਉਹਨਾਂ ਦਾ ਮਨ ਚ ਉਹਨਾਂ ਦੇ ਕਦੇ ਵੀ ਕੋਈ ਮਾਇਆ ਦੀ ਇੱਛਾ ਨਹੀਂ ਪੈਦਾ ਹੁੰਦੀ ਕਲਪਨਾ ਨਹੀਂ ਪੈਦਾ ਹੁੰਦੀ ਫਿਰ ਹੋ ਕੇ ਖੜਾ ਰਹਿੰਦਾ ਫਿਰ ਮਨ ਰਤਨ ਵਿਚਾਰ ਮਨ ਵਸਿਆ ਗੁਰ ਕੈ ਸ਼ਬਦ ਭਲਾ ਆ ਜਿਹੜੀ ਗੁਰਮਤ ਹੈ ਨਾ ਇਹਦੇ ਵਿੱਚ ਰਤਨ ਜਵਾਰ ਨੇ ਮਾਨਕ ਮਤ ਵਿੱਚ ਰਤਨ ਜਵਾਰ ਮਾਨਕ ਇਹ ਜਦ ਵਿਚਾਰੇ ਗੁਣ ਉਹੀ ਇਹ ਰਤਨ ਵਿਚਾਰ ਗੁਰ ਕਾਇ ਸ਼ਬਦ ਭਲੇ ਆ ਜਿਹੜੀ ਗੁਰੂ ਉਪਦੇਸ਼ ਹੈ ਬਾਣੀ ਭਲੇ ਲਫ਼ਜ਼ਾ ਹੈ ਭਲੇ ਦੇ ਹੀ ਭਲੇ ਬਣਾਇਆ ਹੋਇਆ ਭਲੇ ਅਮਰਦਾਸ ਗੁਣ ਤੇਰੇ ਜਿਹੜਾ ਗੁਣ ਹੁਣ ਦੂਏ ਦਾ ਭਲਾ ਕਰਨ ਵਾਲਾ ਹੀ ਹੋਣ ਕਿਸੇ ਦਾ ਬੁਰਾ ਨਾ ਕਰਨ ਗੁਰਮਤਿ ਦੇ ਜਿਹੜੇ ਰਤਨ ਨੇ ਗੁਣ ਨੇ ਇਹਨੂੰ ਵਿਚਾਰ ਕੇ ਮਨ ਤੇ ਗਿਆ ਬਸ ਗਿਆ ਰਤਨ ਧਨ ਪੱਲੇ ਗਾਮ ਧਨ ਪੱਲੇ ਤਿੰਨ ਗੁਣ ਨੇ ਜਿਹੜੇ ਉਹਨਾਂ ਨੇ ਮੰਨੇ ਨੇ ਜੋ ਤਮੋ ਸਤੋ ਉਹ ਭਲੇ ਦੀ ਗੁਣ ਭਲਾ ਨਹੀਂ ਕਰ ਸਕਦੇ ਠੀਕ ਹੈ ਜੀ ਉਹ ਅਗਣ ਮੰਨੇ ਹੋਏ ਨੇ ਉਹ ਤਿੰਨੇ ਗੁਣ ਜਿਹੜੇ ਨੇ ਤ੍ਰੈ ਗੁਣ ਮਿੱਟਾ ਖਾਈਏ ਸਾਰ ਉਹ ਮਟਕਾਣੇ ਨੂੰ ਕਿਹਾ ਹੋਇਆ ਉਹਨਾਂ ਨੇ ਗੁਣ ਮੰਨੇ ਹੋਏ ਨੇ ਉਹ ਗੁਣ ਭਲਾ ਨਹੀਂ ਕਰਨ ਵਾਲੇ ਹੈਗੇ ਉਹ ਬੁਰਾ ਕਰਨ ਵਾਲੇ ਗੁਣ ਨੇ ਮਾਇਆ ਨੇ ਉਹ ਇਹ ਭਲੇ ਨੇ ਗੁਣ ਸਾਰੇ ਗੁਰਬਾਣੀ ਦੇ ਵਿੱਚ ਸਭ ਦਾ ਭਲਾ ਹੀ ਕਰਦੇ ਨੇ ਠੀਕ ਹੈ ਜੀ ਆਪੇ ਮੇਲ ਮਿਲਾਇੰਦਾ ਆਪੇ ਦੇ ਵਡਿਆਈ ਉਹ ਮੇਲ ਵੀ ਉਹੀ ਮਨਾਉਂਦਾ ਹੈ ਵਡਿਆਈ ਵੀ ਉਹੀ ਦਿੰਦਾ ਹੈ ਜਿਹੜੀ ਆ ਵਡਿਆਈ ਕੀਤੀ ਹੈ ਭਗਤਾਂ ਨੇ ਉਹਨੇ ਕਰਾਈ ਹੈ ਇਹਨਾਂ ਤੋਂ ਉਹਨਾਂ ਨੇ ਕਰਤੀ ਦਿੱਤੀ ਤਾਂ ਉਹਦਾ ਹੀ ਹੈ ਜੇ ਕੋਈ ਕਹਦੇ ਮੈਂ ਕੀਤੀ ਹੈ ਫਿਰ ਮੈਂ ਝੂਠੇ ਬੋਲਦਾ ਠੀਕ ਹੈ ਜੀ ਆਪੇ ਪਰਮੇਸ਼ਰ ਨੂੰ ਕਿਹਾ ਜੀ ਠੀਕ ਹੈ ਜੀ ਆਪੇ ਪਰਮੇਸ਼ਰ ਦੇ ਵਡਿਆਈ ਦਊਗਾ ਔਰ ਹੋਰ ਵਡਿਆਈ ਕੌਣ ਦਊਗਾ ਠੀਕ ਹੈ ਜੀ ਆਪੇ ਮੇਲ ਮਿਲਾਏਂਦਾ ਆਪੇ ਦੇ ਵਡਿਆਈ ਚੇਤਨ ਚੇਤਨ ਮਨ ਨੂੰ ਜੇ ਉਹਨੇ ਦੱਸੀ ਹੈ ਕਿ ਬਾਣੀ ਭਗਤ ਪੈਦਾ ਕੀਤੇ ਨੇ ਤਾਂ ਹੀ ਉਹ ਚੇਤਨ ਮਨ ਮਿਲਦੇ ਨੇ ਲੋਕਾਂ ਦੇ ਪੜ ਕੇ ਸੁਣ ਕੇ ਉਹ ਪਹਿਲਾਂ ਤਾਂ ਉਹਨੇ ਹੀ ਦੱਸੀ ਹੈ ਕਿ ਤੋਂ ਗੁਰਮਤਿ ਗੁਰਮਤਿ ਆਦਮੀ ਦੀ ਮਤ ਹੈ ਨਹੀਂ ਇਹ ਇਹ ਤਾਂ ਪਰਮੇਸ਼ਰ ਦੀ ਮੱਤ ਹੈ ਉਹਦਾ ਹੀ ਦੱਸਿਆ ਹੋਇਆ ਹੈ ਉੱਥੇ ਤੱਕ ਗਿਰ ਤੱਕ ਆਏ ਅਸੀਂ ਉੱਥੋਂ ਥੱਲੇ ਹੁਣ ਉੱਥੋਂ ਕਿੱਥੋਂ ਗਿਰੇ ਆ ਇਹ ਵੀ ਨਹੀਂ ਪਤਾ ਕਿਵੇਂ ਪਹੁੰਚਣਾ ਇਹ ਵੀ ਨਹੀਂ ਪਤਾ ਕਿੱਥੋਂ ਗਿਰੇ ਆ ਕਿਉਂ ਗਿਰੇ ਆ ਕਿਵੇਂ ਦੁਬਾਰਾ ਉੱਥੇ ਜੁੜਾਂਗੇ ਇਹ ਤਾਂ ਪਤਾ ਹੀ ਨਹੀਂ ਕਿਸੇ ਨੂੰ ਬਾਕੀ ਮਤ ਹੈ ਹੀ ਨਹੀਂ ਕੋਈ ਦੁਨੀਆ ਦੇ ਵਿੱਚ ਇਹੀ ਮਤ ਹੈ ਇਹ ਉਹਦੀ ਹੈ ਫਿਰ ਜਿਹੜੇ ਜਿਨ੍ਹਾਂ ਨੇ ਲਿਖਿਆ ਉਹ ਕਹਿੰਦੇ ਨੇ ਤਾਂ ਉਹਦੀ ਹੈ ਉਹ ਤਾਂ ਮੰਨਦੇ ਹੀ ਨਹੀਂ ਵੀ ਸਾਡੀ ਹੈ ਠੀਕ ਹੈ ਜੀ ਅਖੀਰੀ ਪੰਕਤੀ ਇਹਦਾ ਕਾਫੀ ਆ ਵੀ ਵਾਵਾ ਸੱਚੇ ਪਾਤਸ਼ਾਹ ਤੋਂ ਸੱਚੀ ਨਾਈ ਨਾਲ ਮਿਲਦਾ ਜੀ ਇੱਥੇ 19ਵੀਂ ਪੌੜੀ ਸਮਾਪਤੀ ਹੈ ਜੀ ਹਾਂ ਜੀ